ਭੈਰਵ ਮਹੱਲਾ ਪੰਜਵਾ ਭਗਤਾ ਮਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦ ਭੈ ਭ੍ਰਮ ਬਿਨਸ ਗਏ ਖਿਨ ਮਾਹੇ ਪਾਰ ਬ੍ਰਹਮ ਵਸਿਆ ਮਨ ਆਏ RAM RAM ਸੰਤ ਸਦਾ ਸਹਾਏ ਘਰ ਬਾਹਰ ਨਾਲੇ ਪਰਮੇਸ਼ਰ ਰਾਵ ਰਹਾ ਪੂਰਨ ਸਭ ਠਾਏ ਰਹਾਉ ਤਨ ਮਾਲ ਜੋਗਨ ਜੁਗਤ ਗੋਪਾਲ ਜੀ ਪ੍ਰਾਨ ਸੁਖ ਪ੍ਰਤਿਪਾਲ ਆਪਣੇ ਦਾਸ ਕੋ ਦੇ ਰਾਖੈ ਹਾਥ ਨਿਮਖ ਨਾ ਛੋੜੈ ਸਦੀ ਸਾਥ ਹਰ ਸਾ ਪ੍ਰੀਤਮ ਅਵਰ ਨਾ ਕੋਏ ਸਾਰ ਸੰਭਾਲੇ ਸਾਚਾ ਸੋਏ ਮਾਤ ਪਿਤਾ ਸੁਤ ਬੰਧ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹਿ ਮਨ ਇਹੋ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਭੈਰੋ ਮਹੱਲਾ ਪੰਜਵਾ ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ਸਗਲ ਵਿਆਦ ਮਿਟੀ ਤ੍ਰਿਉ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ਜਨ ਕਾ ਦਰਸ ਬਾਂਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਵਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਭੇਟ ਹੈ ਵਡਭਾਗੀ ਨਾਨਕ ਤਿਨ ਕੈ ਸਤ ਬਾਨ ਭੈਰੋ ਮਹੱਲਾ ਪੰਜਵਾ ਪੰਚ ਮਜਮੀ ਜੋ ਪੰਚਨ ਰਾਖੈ ਮਿਥਿਆ ਰਸਨਾ ਨੇ ਤੁਡ ਭਾਖੈ ਚੱਕਰ ਬਣਾਏ ਕਰੈ ਪਾਖੰਡ ਝੁਰ ਝੁਰ ਪਜੈ ਜੈਸੇ ਤ੍ਰਿਅਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹਿ ਸਾਖਤ ਮੂਠ ਰਹਾਓ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਆ ਥਾਇ ਨਾ ਸੋਚ ਹਰਿ ਮਾਨੈ ਅੰਤਰ ਮੈਲਾ ਬਾਹਰ ਨਿਰ ਧੋਵੈ ਸਾਚੀ ਦਰਗਾ ਆਪਣੀ ਪਦ ਖੋਵੈ ਮਾਇਆ ਕਾਰਨ ਕਰੈ ਉਪਾਉ ਕਹੈ ਨਾ ਘਾਲੈ ਸਿਧਾ ਪਾਉ ਜਿਨ ਕੀ ਆਤ ਚੀਤ ਨਾ ਜਾਣੈ ਕੂੜੀ ਕੂੜੀ ਮੁਖੋ ਵਖਾਣੈ ਜਿਸ ਨੂੰ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰਿ ਨਾਮ ਭਗਤ ਸਿਉ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਪੈਰਵ ਮਹੱਲਾ ਪੰਜਵਾ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰਾਖਨ ਹਾਰ ਨਿੰਦਕ ਮੁਆ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੈ ਸਿਰ ਕੜਕਿਓ ਕਾਲ ਰਹਾਉ ਨਿੰਦਕ ਕਾ ਕਹਿਆ ਕੋਈ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਨੇ ਹਾਥ ਪਛੋਰਾ ਸਿਰ ਧਰਨ ਲਗਾਹੇ ਨਿੰਦਕ ਕਉ ਦਈ ਛੋੜੈ ਨਾਹਿ ਹਰ ਕਾ ਦਾਸ ਕਿਛ ਬੁਰਾ ਨਾ ਮਾਗੈ ਨਿੰਦਕ ਕਉ ਲਾਗੈ ਦੁਖ ਸੰਗੈ ਬਗਲੇ ਜੋ ਰਹਾ ਪੰਖ ਪਸਾਰੇ ਮੁਖ ਤੇ ਬੋਲਿਆ ਤਾਂ ਕਢਿਆ ਵਿਚਾਰੇ ਅੰਤਰਜਾਮੀ ਕਰਤਾ ਸੋਏ ਹਰ ਜਨ ਕਰੈ ਸੋ ਨਿਹਚਲ ਹੋਏ ਹਰ ਕਾ ਦਾਸ ਸਾਚਾ ਦਰਬਾਰੇ ਜਨ ਨਾਨਕ ਕਹਿਆ ਤਤ ਵਿਚਾਰੇ ਪੈਰੋ ਮਹੱਲਾ ਪੰਜਵਾ ਦੋਏ ਕਰ ਜੋਰ ਕਰੋ ਅਰਦਾਸ ਜੀਉ ਪਿੰਡ ਧਨ ਤਿਸ ਕੀ ਰਾਸ ਸੋਈ ਮੇਰਾ ਸਵਾਮੀ ਕਰਨਾ ਹਾਰ ਕੋਟ ਵਾਰ ਜਾਈ ਬਲਿਹਾਰ ਸਾਧੂ ਧੂਰ ਪੁਨੀਤ ਕਰੀ ਮਨ ਕੇ ਵਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਉ ਜਾ ਕੈ ਗ੍ਰਹਿ ਮੈਂ ਸਗਲ ਨਿਧਾਨ ਜਾ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਨ ਭਗਤ ਨੇ ਆਧਾਰ ਘਟ ਘਟ ਅੰਤਰ ਸਗਲ ਪ੍ਰਗਾਸ ਜਬ ਜਬ ਜੀਵੈ ਭਗਤ ਗੁਣਤਾਸ ਜਾ ਕੀ ਸੇਵ ਨ ਬਿਰਥੀ ਜਾਏ ਮਨ ਤਨ ਅੰਤਰ ਏਕ ਧਿਆਏ ਗੁਰ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹ ਥੋਕ ਕਰ ਕਿਰਪਾ ਲੀਜੈ ਲੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਭੈਰਵ ਮਹੱਲਾ ਪੰਜਵਾ ਸਤਿਗੁਰ ਆਪਣੇ ਸੁਣੀ ਅਰਦਾਸ ਏ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕੀ ਹੋਏ ਤਿਸ ਕਾ ਅਮਰ ਨ ਮੇਟੈ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੈ ਅੰਤਰ ਬਸੈ ਹਰਿ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ ਬੀਸ ਬਿਸਵੇ ਜਾ ਕੈ ਮਨ ਪ੍ਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕਉ ਸਦ ਕਰੀ ਨਮਸਕਾਰ ਤਿਸ ਗੁਰ ਕਉ ਸਦ ਜਾਓ ਬਲਿਹਾਰ ਸਤਿਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਤ ਜੀਵਾ ਰਾਗ ਭੈਰਵ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਨੀ ਅਨਕ ਰੰਗ ਬਹੁ ਤਰੰਗ ਸਰਬ ਕੋ ਧਨੀ ਰਹਾ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣਤ ਧੁਨਤ ਲਲਿਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਠੈ ਸੁਨੀ ਨਾਨਕ ਸੇਵਾ ਅਪਾਰ ਦੇਵ ਟਟਹ ਖਟਾ ਵਰਤ ਪੂਜਾ ਗਮਨ ਪਵਨ ਜਾਤਰ ਕਰਨ ਸਗਲ ਫਲ ਪੁਨੀ ਪੈਰੋ ਅਸ਼ਟਪਦੀਆ ਮਹੱਲਾ ਪਹਿਲਾ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਆਤਮ ਮਹਿ ਰਾਮ ਰਾਮ ਮਹਿ ਆਤਮ ਚੀਰਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਘਟੈ ਹਉ ਮਾਰਾ ਨਾਨਕ ਹਉ ਮੈ ਰੋਗ ਬੁਰੇ ਜਹ ਦੇਖਾਂ ਤਾ ਏਕਾ ਬੇਦਨ ਆਪੇ ਬਖਸ਼ੈ ਸਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੈ ਬਹੁ ਸੂਲਾਕ ਨ ਹੋਈ ਜਿਨ ਕੋ ਨਦਰ ਭਈ ਗੁਰ ਮੇਲੇ ਪ੍ਰਭ ਪਾਣਾ ਸਹਿ ਸੋਈ ਪੌਣ ਪਾਣੀ ਪੈ ਸੰਤਰ ਰੋਗੀ ਰੋਗੀ ਤਰਸ ਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ रोगी ब्रह्मा विष्णु सरुद्रा रोगी सगल संसारा हर पद चीन भय से मुक्ते गुर का शब्द विचारा रोगी सात समुंसा नदिया खंड पताल से रोग भरे हर के लोग से सास हेले सर्वी थाई नदर करे रोगी खट दर्शन भेख तारी नाना हठी अनेका वेद तेव करह कह बपरे नह बूझ एक एका मिठ रस खाए सो रोग परी जय कंद मूल सुख नाही ਨਾਮ ਵਿਸਾਰ ਚਲੈ ਮਾਰਗੇ ਅੰਤ ਕਾਲ ਪਛਤਾਈ ਤੀਰਥ ਵਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਤਾਜ ਭਇਆ ਗੁਰਮੁਖ ਸਾਚਾ ਸਭ ਸਲਾਖੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਆਨ ਦਿਨ ਨਿਰਮਲ ਜਿਨ ਕਉ ਕਰਮ ਨੀਸਾਨ ਪਇਆ ਪੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਿਨ ਕਰਤਾ ਇਕ ਤੂ ਪਾਇਆ ਅਨਹਦ ਬਾਣੀ ਸਭ ਸੁਣਾਇਆ ਮਨ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸਬਦ ਮੇਰਾ ਅੰਤਰ ਧਿਆਨ ਹਉ ਕਬਹੁ ਨਾ ਛੋਡੋ ਹਰਿ ਕਾ ਨਾਮ ਰਹਾਓ ਪਿਤਾ ਪ੍ਰਹਲਾਦ ਪੜਨ ਪਠਾਇਆ ਲੈ ਪਾਟੀ ਪਾਧੇ ਕਹਿ ਆਇਆ ਨਾਮ ਬਿਨਾ ਨਾ ਪੜੋ ਆਚਾਰ ਮੇਰੀ ਪਟਿਆ ਲਿਖ ਦੋ ਗੋਬਿੰਦ ਮੁਰਾਰੇ ਪੁੱਤਰ ਪ੍ਰਹਿਲਾਦ ਸਿਓ ਕਹਾ ਮਾਏ ਪਰ ਵਿਰਤ ਨਾ ਪੜਹੁ ਰਹੀ ਸਮਝਾਏ ਨਿਰਭਉ ਦਾਤਾ ਹਰ ਜਿਉ ਮੇਰੇ ਨਾਲ ਜੇ ਹਰ ਛੋਡੋ ਤਉ ਕੁਲ ਲਾਗੈ ਗਾਲ ਪ੍ਰਹਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਾ ਨਾ ਸੁਣੈ ਆਪਣੇ ਕਾਰੇ ਸਵਾਰੇ ਸਭ ਨਗਰੀ ਮੈਂ ਭਗਤ ਰੜਾਈ ਦੁਸ਼ਟ ਸਭਾ ਕਾ ਕਿਸ ਨਾਮ ਸਾਈ ਸੰਡੈ ਮਰ ਕੀ ਪੁਕਾਰ ਸਭੇ ਦੈ ਰਹੇ ਝਕ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕਹਿ ਕਹਿ ਕਿਆ ਹੋਈ ਕਿਰਤ ਸੰਜੋਗੀ ਦਇਤ ਰਾਜ ਚਲਾਇਆ ਹਰ ਨ ਬੂਜੈ ਤਿਨ ਆਪ ਭੁਲਾਇਆ ਪੁੱਤਰ ਪ੍ਰਹਲਾਦ ਸਿਉ ਬਾਦ ਰਚਾਇਆ ਅੰਧਾ ਨ ਬੂਜੈ ਕਾਲ ਨੇੜਾ ਆਇਆ ਪ੍ਰਹਲਾਦ ਕੋਠੇ ਵਿੱਚ ਰਾਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨ ਡਰੀ ਮੇਰਾ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੈ ਅਨਹੋਦਾ ਨਾਉ ਤਰਾਇਆ ਜੋ ਧੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਬਾਦ ਰਚਾਇਆ ਪਿਤਾ ਪ੍ਰਹਲਾਦ ਸਿਉ ਗੁਰ ਜੋ ਉਠਾਈ ਕਹਾ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਸ ਗਾਈ ਜਹ ਦੇਖਾ ਤਹਰਿਆ ਸਮਾਈ ਥਾਮੋ ਪਾੜ ਹਰਿ ਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਭਗਤਾ ਮਨ ਆਨੰਦ ਵੱਜੀ ਵਧਾਈ ਆਪਣੇ ਸੇਵਕ ਕੋ ਦੇ ਵਡਿਆਈ ਜੰਮਣ ਮਰਨਾ ਮੋਹ ਪਾਇਆ ਆਵਣ ਜਾਣਾ ਕਰਤਾ ਲਿਖ ਪਾਇਆ ਪ੍ਰਹਲਾਦ ਕੈ ਕਾਰਜ ਹਰਿ ਆਪ ਦਿਖਾਇਆ ਭਗਤਾ ਕਾ ਬੋਲ ਆਗੈ ਆਇਆ ਦੇਵ ਕੁਲੀ ਲਖਮੀ ਕੋ ਕਰਹਿ ਜੈਕਾਰ ਮਾਤਾ ਨਰ ਸਿੰਘ ਕਾ ਰੂਪ ਨਿਵਾਰ ਲਖਮੀ ਭਉ ਕਰੈ ਨਾ ਸਾਕੈ ਜਾਏ ਪ੍ਰਹਲਾਦ ਜਨ ਚਰਣੀ ਲਾਗਾਇਆ ਸਤਿਗੁਰ ਨਾਮ ਨਿਧਾਨ ਦਿੜਾਇਆ ਰਾਜਮਾਲ ਝੂਠੀ ਸਮਾਇਆ ਲੋਭੀ ਨਰ ਰਹੇ ਲਵਟਾਏ ਹਰ ਕੇ ਨਾਮ ਬਿਨ ਦਰਗਾ ਮਿਲੈ ਸਜਾਏ ਕਹੈ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੇ ਹਰ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਭੈਰੋ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਰਹਿ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਆਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸਬਦ ਉਧਾਰੇ ਰਹਾਉ ਸੰਤ ਜਨਾ ਕੋ ਜਮ ਜੋਏ ਨਾ ਸਾਕੈ ਰਤੀ ਅੰਜ ਦੂਖ ਨ ਲਾਈ ਆਪ ਤਰਹਿ ਸਗਰੇ ਤਾਰ ਹੈ ਜੋ ਤੇਰੀ ਸਰਣਾਈ ਭਗਤਾ ਕੀ ਪੈਜ ਰਖੈ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲੇ ਦੋ ਕਾਟ ਹੈ ਦੁਬਦਾ ਰਤੀ ਨਾ ਰਾਈ ਹਮ ਮੂੜ ਮੁਗਦ ਕੇ ਬੂਝੈ ਨਾਹੀ ਤੂੰ ਆਪੇ ਦੇਹ 부ਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗ ਤੋਂ ਪਾਏ ਦੋ ਧੰਦਾ ਲਾਇਆ ਭੂੰਡੀ ਘਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸਬਦੈ ਸੁਰਤ ਨਾ ਪਾਈ ਮਾਨੁਕ ਮਰਹਿ ਤਿਨ ਕਿਛੁ ਨਾ ਸੂਝੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨਾ ਪਾਵੈ ਕਬਹੀ ਡੂਬ ਮੋਏ ਬਿਨ ਗੁਰ ਸਿਰ ਭਾਰਾ ਸਾਚੈ ਸ਼ਬਦ ਰਤੇ ਜਨ ਸਾਚੇ ਹਰ ਆ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਭ ਲਿਆਰੈ RAM ਨਾਮ ਉਰ ਤਾਰੇ ਪੈਰੋ ਮਹੱਲਾ ਪੰਜਵਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਰਿਦਾ ਸੋਈ ਵੱਡ ਰਾਜਾ ਜਿਸ ਨਾਮ ਰਿਦਾ ਤਿਸ ਪੂਰੇ ਕਾਜਾ ਜਿਸ ਨਾਮ ਰਿਦਾ ਤਿਨ ਕੋਟ ਤਨ ਪਾਏ ਨਾਮ ਬਿਨਾ ਜਨਮ ਵਿਰਥਾ ਜਾਏ ਤੇ ਸਾਲਾਹੀ ਜਿਸ ਹਾਰਤਨ ਰਾਸ ਸੋ ਵਡ ਭਾਗੀ ਜਿਸ ਗੁਰ ਮਸਤਕ ਹਾਥ ਰਾਮ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤਿਸ ਸਾਜ ਸੋ ਐਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨੌ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਰਿਦਾ ਸੋ ਵੇ ਪ੍ਰਵਾਹ ਜਿਸ ਨਾਮ ਰਿਦਾ ਤਿਸ ਸਾਧਹੀ ਲਾਹਾ ਜਿਸ ਨਾਮ ਰਿਦਾ ਤਿਸ ਵਡ ਪਰਵਾਰਾ ਨਾਮ ਬਿਨਾ ਮਨ ਮੋਗਾ ਵਾਰਾ ਜਿਸ ਨਾਮ ਰਿਦਾ ਤਿਸ ਨਿਹਚਲ ਆਸਨ ਜਿਸ ਨਾਮ ਰਿਦਾ ਤਿਸ ਤਖਤ ਨਿਵਾਸਨ ਜਿਸ ਨਾਮ ਰਿਦਾ ਸੋ ਸਾਚਾ ਸਾਹੋ ਨਾਮ ਹੀ ਨਾਹੀ ਪਤ ਸਾਹੋ ਜਿਸ ਨਾਮ ਰਿਦਾ ਸੋ ਸਭ ਮਹਿ ਜਾਤਾ ਜਿਸ ਨਾਮ ਰਿਦਾ ਸੋ ਪੁਰਖ ਵਿਧਾਤਾ ਜਿਸ ਨਾਮ ਰਿਦਾ ਸੋ ਸਭ ਤੇ ਉਚਾ ਨਾਮ ਬਿਨਾ ਭ੍ਰਮ ਜੋ ਨੀ ਮੂਚਾ ਜਿਸ ਨਾਮ ਰਿਦਾ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦਾ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦਾ ਸੋ ਪੁਰਖ ਪਰਮਾਣ ਨਾਮ ਬਿਨਾ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਪਇਓ ਕਿਰਪਾਲ ਸਾਧ ਸੰਗਤ ਮੈਂ ਲਖੇ ਗੋਪਾਲ ਆਵਣ ਜਾਣ ਰਹੇ ਸੋ ਪਾਇਆ ਕਹੋ ਨਾਨਕ ਤਤੈ ਤਤ ਮਿਲਾਇਆ ਭੈਰੋ ਮਹੱਲਾ ਪੰਜਵਾ ਕੋਟ ਬਿਸ਼ਨ ਕੀਨੇ ਅਵਤਾਰੇ ਕੋਟ ਬ੍ਰਹਮੰਡ ਜਾ ਕੇ ਧਰਮਸਾਲ ਕੋਟ ਮਹੇਸ਼ ਉਪਾਇ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਤਣੀ ਗੋਵਿੰਦ ਹਮਾਰਾ ਵਰਨ ਨਾ ਸਾ ਕੋ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੈ ਸੇਵਕਾਏ ਕੋਟ ਜੀ ਜਾ ਕੀ ਸਿਹ ਜਾਏ ਕੋਟ ਉਪਾਰ ਜਨਾ ਤੇਰੇ ਆਂਗੇ ਕੋਟ ਭਗਤ ਬਸਤ ਹਰ ਸੰਗੇ ਕੋਟ ਛਤਰਪਦ ਕਰਤ ਨਮਸਕਾਰ ਕੋਟ ਇੰਦਰ ਠਾਡੇ ਹੈ ਦੁਆਰੇ ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾ ਕੀ ਕੀਮਤ ਨਾਹੇ ਕੋਟ ਪੂਰੀਅਤ ਹੈ ਜਾ ਕੈ ਨਾਦ ਕੋਟ ਅਖਾਰੇ ਚਰਿਤ ਬਿਸਮਾਦ ਕੋਟ ਸਖਤ ਸਿਵ ਆਗਿਆਕਾਰ ਕੋਟ ਜੀ ਵੈ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰੇ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰ ਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਵਲ ਹੰਸੇ ਕੋਟ ਉਸਤਤ ਜਾ ਕੀ ਕਰਤ ਬ੍ਰਹਮੰਸ ਕੋਟ ਪਰਲੋ ਉਪਦ ਨਿਮਖ ਮਾਹੇ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥੈ ਗਿਆਨ ਕੋਟ ਧਿਆਨੀ ਤਰ ਧਿਆਨ ਕੋਟ ਤਪੀਸਰ ਤਪ ਹੀ ਕਰਤੇ ਕੋਟ ਮੁਨੀਸਰ ਮੋਨ ਮਹਿ ਰਹਤੇ ਆਵਗਤ ਨਾਥ ਅਗੋਤਰ ਸੁਆਮੀ ਪੂਰ ਰਹਾ ਘਾਟ ਅੰਤਰ ਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕੋ ਗੁਰ ਕੀਓ ਪ੍ਰਗਾਸਾ ਭੈਰੋ ਮਹੱਲਾ ਪੰਜਵਾ ਸਤਿਗੁਰੂ ਕੋ ਕੀਨੋ ਦਾਨ ਅਮੋਲ ਰਤਨ ਹਰ ਦੀਨੋ ਨਾਮ ਸਾਜ ਬਿਨੋਦ ਚੋਜ ਆਨੰਤਾ ਨਾਨਕ ਕੋ ਪ੍ਰਭ ਮਿਲੋ ਅਚਿੰਤਾ ਕਹੋ ਨਾਨਕ ਕੀਰਤ ਹਰਿ ਸਾਚੀ ਬਹੋਰ ਬਹੋਰ ਤਿਸ ਸੰਗ ਮਨ ਰਾਚੀ ਰਹਾਓ ਅਚਿੰਤ ਹਮਾਰਾ ਪੂਜਨ ਭਾਉ ਅਚਿੰਤ ਹਮਾਰਾ ਨੀਚੈ ਨਾਉ ਅਚਿੰਤ ਹਮਾਰਾ ਸਬਦ ਉਧਾਰੇ ਅਚਿੰਤ ਹਮਾਰਾ ਭਰੇ ਭੰਡਾਰ ਅਚਿੰਤ ਹਮਾਰਾ ਕਾਰਜ ਪੂਰੇ ਅਚਿੰਤ ਹਮਾਰਾ ਲਥੇ ਵਿਸੂਰੇ ਅਚਿੰਤ ਹਮਾਰਾ ਬੈਰੀ ਮੀਤਾ ਅਚਿੰਤੋ ਹੀ ਇਹੋ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰ ਦੀਨੋ ਮੰਤ ਅਚਿੰਤ ਹਮਾਰੇ ਬਿਨਸੇ ਵੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘਟ ਡੀਠਾ ਅਚਿੰਤ ਮਿਟਿਓ ਹੈ ਸਗਲੋ ਪਰਮਾ ਅਚਿੰਤ ਵਸਿਓ ਮਨ ਸੁਖ ਵਿਸਰਾਮਾ ਅਚਿੰਤ ਹਮਾਰਾ ਅਨਹਦ ਵਾਜੈ ਅਚਿੰਤ ਹਮਾਰਾ ਗੋਬਿੰਦ ਗਾਜੈ ਅਚਿੰਤ ਹਮਾਰਾ ਮਨ ਪਤਿਆ ਨਾਹਨੇ ਚਿਲ ਧਨੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਵਿਵੇਕਾ ਅਚਿੰਤ ਚਰੀ ਹਾਥੇ ਹਰ ਹਰ ਟੇਕਾ ਅਚਿੰਤ ਪ੍ਰਭੂ ਧੁਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ ਨਾਨਕ ਨਾਨਕ ਮਈ ਪੈਰੋ ਬਾਣੀ ਭਗਤਾ ਕੀ ਕਬੀਰ ਜੀਓ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਓ ਧਨ ਮੇਰੇ ਹਰ ਕੋ ਨਾਉ ਗਾਂਠ ਨਾ ਬਾਦੋ ਵੇਚ ਨਾ ਖਾਓ ਰਹਾਓ ਨਾਉ ਮੇਰੇ ਖੇਤੀ ਨਾਉ ਮੇਰੇ ਭਾਰੀ ਭਗਤ ਕਰਹੁ ਜਨ ਸਰਮ ਤੁਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮੈ ਛੋੜ ਜਾ ਨਾਉ ਨਹੀਂ ਦੂਜੀ ਨਾਉ ਮੇਰੇ ਬੰਧਿ ਬਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਏ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹਿ ਕਬੀਰ ਹੋ ਤਾ ਕੋ ਦਾਸ ਨਾਗੇ ਆਵਣ ਨਾਗੇ ਜਾਣਾ ਕੋਏ ਨਾ ਰਹਿ ਹੈ ਰਾਜਾ ਰਾਣਾ RAM ਰਾਜਾ ਨੌਨ ਮੇਰਾ ਸੰਪੈ ਹੇਤ ਕਲਪ ਧਨ ਤੇਰਾ ਰਹਾਉ ਆਵਤ ਸੰਗ ਨਾ ਜਾ ਸੰਗਾਤੀ ਕਹਾ ਪਇਓ ਦਰਬਾਂ ਦੇ ਹਾਥੀ ਲੰਕਾ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਕਹਿ ਕਬੀਰ ਕਿਸ ਗੁਣ ਵਿਚਾਰ ਚਲੇ ਜੁਆਰੀ ਦੋਏ ਹੱਥ ਝਾਰੇ ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾ ਕਾ ਅੰਤ ਨ ਪਾਰ ਰਹਾਓ ਮੈਲੇ ਬ੍ਰਹਮੰਡਾ ਕੈ ਈਸ ਮੈਲੇ ਨਿਸਬਾਸਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪੌਣ ਪਾਪ ਕਰ ਨੀਰ ਮੈਲੇ ਸਿਵ ਸੰਕਰਾ ਮਹੇਸ਼ ਮੈਲੇ ਸਿਧ ਸਾਧਕ ਅਰਭੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹਿ ਕਬੀਰ ਤੇ ਜਨ ਪ੍ਰਵਾਨ ਨਿਰਮਲ ਤੇ ਜੋ ਰਾਮ ਹੈ ਜਾਨ ਮਨ ਕਰ ਮੱਕਾ ਕਿਬਲਾ ਕਰ ਦੇਹੀ ਬੋਲਣ ਹਾਰ ਪਰਮ ਗੁਰੇਹੀ ਕਹੋਰੇ ਮੁੱਲਾ ਬਾਗ ਨਿਵਾਜ ਏਕ ਮਸੀਦ ਦਸੈ ਦਰਵਾਜ ਰਹਾਓ ਮਿਸ ਮਿਲ ਤਾਮਸ ਭਰਮ ਕਦੂਰੀ ਪਾਖਲੇ ਪੰਚੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹ ਕਰੈ ਮੁੱਲਾ ਕਹ ਕਰੈ ਸੇਖ ਕਹਿ ਕਬੀਰ ਹੋ ਭਇਆ دیਵਾਨਾ ਮੋਸ ਮੋਸ ਮਨਵਾ ਸਾਜ ਸਮਾਨਾ ਗੰਗਾ ਕੈ ਸੰਗ ਸਰਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ ਰਾਮ ਦੁਹਾਈ ਸਾਜ ਭਇਓ ਅਨ ਕਤਹਿ ਨਾ ਜਾਈ ਰਹਾ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਮਾਥੇ ਤਿਲਕਤ ਮਾਲਾ ਬਾਣਾ ਲੋਗਣ ਰਾਮ ਖਿਲਾਉਣਾ ਜਾਣਾ ਜੋ ਹਉ ਬੋਰਾ ਤਉ ਰਾਮ ਤੋਰਾ ਲੋਗ ਮਰਮ ਕਹਾ ਜਾਣਾ ਮੋਰਾ ਰਹਾਉ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਰਾਮ ਭਗਤ ਬਿਨ ਨੇਹ ਫਲ ਸੇਵਾ ਸਤਿਗੁਰ ਪੂਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗਾਹ ਸੁ ਪਾਵੋ ਲੋਕ ਕਹੈ ਕਬੀਰ ਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋ ਵਿਸਾਰੀ ਸੁਨ ਸਾਜ ਮੈਂ ਪੁਨਤ ਹਮਾਰੀ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾੜੇ ਦੋ ਰਹਾਓ ਬੁਨ ਬੁਨ ਆਪ ਆਪ ਪਹਿਰਾਵੋ ਜਹ ਨਹੀਂ ਆਪ ਤਹਾ ਹੋਏ ਗਾਵੋ ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲੀਆ ਹਿਰਦੈ ਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਨ ਆਦਰ ਕੋਈ ਨਾ ਦੇ ਲਾਖ ਯਤਨ ਕਰੈ ਉਹ ਚਿਤ ਨਾ ਧਰੇ ਰਹਾਓ ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ ਜੋ ਸਰਦਨ ਨਿਰਧਨ ਕਹਿ ਜਾਏ ਧੀਆ ਆਦਰ ਲਿਆ ਬੁਲਾਏ ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਟੀ ਜਾਈ ਕਹਿ ਕਬੀਰ ਨਿਰਧਨ ਐ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕਉ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਰ ਮਤ ਜਾਹੋ ਮਾਨਸ ਜਨਮ ਕਾਏ ਹੀ ਲਾਹੋ ਰਹਾਉ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਪਾਣੀ ਭਜ ਲੇਹਰੇ ਮਨ ਸਾਰਿਕ ਪਾਣੀ ਅਬ ਨਾ ਭਜਸ ਭਜਸ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਛ ਕਰੈ ਸੋਈ ਅਵਸਾਰ ਫਿਰ ਪਛਤਾਵ ਨਾ ਪਾਵਹੁ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਇ ਨਿਰੰਜਨ ਦੇਵ ਗੁਰ ਮਿਲ ਕੇ ਖੁੱਲੇ ਕਪਾਟ ਬਹੁਰ ਨ ਆਵੇ ਜੋਨੀ ਬਾਟ ਇਹ ਤੇਰਾ ਔਸਰ ਇਹ ਤੇਰੀ ਬਾਰ ਘਟ ਪੀਤਰ ਤੂੰ ਦੇਖ ਵਿਚਾਰ ਕਹਤ ਕਬੀਰ ਜੀਤ ਕਹਿ ਹਾਰੇ ਬਹੁ ਵਿਦ ਕਹੋ ਪੁਕਾਰ ਪੁਕਾਰ ਸਿਵ ਕੀ ਪੂਰੀ ਪਸੈ ਬੁਧ ਸਾਰ ਤਾ ਤੂੰ ਮਿਲ ਕੇ ਕਰੋ ਵਿਚਾਰ ਈ ਤੂਤ ਕੀ ਸੋਜੀ ਪਰਾਇ ਕੌਣ ਕਰਮ ਮੇਰਾ ਕਰ ਕਰਮ ਰੈ ਨਿਜ ਪਦ ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਉ ਮੂਲ ਦੁਆਰਾ ਬੰਧਿਆ ਬੰਦ ਰਾਵੀ ਉਪਰ ਗਹਿ ਰਾਖਿਆ ਚੰਦ ਪਛਮ ਦੁਆਰਾ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਛਮ ਦੁਆਰੇ ਕੀ ਸਿਰ ਓੜ ਤੇ ਸਿਰ ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾਂ ਦਵਾਰ ਕਹਿ ਕਬੀਰ ਤਾ ਕਾ ਅੰਤ ਨਾ ਪਾਰ ਸੋ ਮੁੱਲਾ ਜੋ ਮਨ ਸਿਓ ਲਰੈ ਗੁਰ ਉਪਦੇਸ ਕਾਲ ਸਿਓ ਜੁਰੈ ਕਾਲ ਪੁਰਖ ਦਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜੂਰ ਕਦ ਦੂਰ ਬਤਾਵਹੁ ਦੁੰਦਰ ਬਾਧਵ ਸੁੰਦਰ ਪਾਵਹੁ ਰਾਵ ਕਾਜੀ ਸੋ ਜੋ ਕਾ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪਰ ਜਾਰੈ ਸੁਪਨੈ ਬਿੰਦ ਨ ਦੇਈ ਚਰਨਾ ਤਿਸ ਕਾਜੀ ਕੋ ਜਰਾ ਨ ਮਰਨਾ ਸੋ ਸੁਰਤਾਨ ਜੋ ਦੋਏ ਸਰ ਤਾਨੈ ਬਾਹਰ ਜਾਤਾ ਭੀਤਰ ਆਨੈ ਗਗਨ ਮੰਡਲ ਮੈਂ ਲਸਕਰ ਕਰੈ ਸੋ ਸੁਰਤਾਨ ਛਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ RAM ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸੁਆਮੀ ਰਹਾ ਸਮਾਏ ਮਹੱਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਤਾ ਕੀ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆ ਕੋ ਪ੍ਰਭ ਦਾਨ ਦੇਤਾ ਰਹਾ ਅੰਦਰ ਦੇਉ ਨਾ ਜਾਣੈ ਅੰਧ ਪ੍ਰਮ ਕਾ ਮੋਹਿਆ ਪਾਵੈ ਫੰਦ ਨਾ ਪਾਥਰ ਬੋਲੇ ਨਾ ਕਿਛ ਦੇ ਫੋਗੜ ਕਰਮ ਦੇ ਫਲ ਹੈ ਸੇਵ ਜੇ ਮਿਰਤਕ ਕਉ ਚੰਦਨ ਚੜਾਵੈ ਉਸ ਤੇ ਕਹੋ ਕਵਨ ਫਲ ਪਾਵੈ ਜੇ ਮਿਰਤਕ ਕਉ ਬਿਸ਼ਟਾ ਮਾਹਿ ਰੁਲਾਈ ਤਾਂ ਮਿਰਤਕ ਕਾ ਕਿਆ ਘਟ ਜਾਈ ਕਹਤ ਕਬੀਰ ਹੋ ਕਹੋ ਪੁਕਾਰੇ ਸਮਝ ਦੇਖ ਸਾਖਤ ਗਾਵਾਰੇ ਦੂਜੈ ਪਾਏ ਬਹੁਤ ਘਰ ਗਾਲੇ ਰਾਮ ਭਗਤ ਹੈ ਸਦਾ ਸੁਖਾਲੇ ਜਲ ਮਹਿ ਮੀਨ ਮਾਇਆ ਕੇ ਬੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਤਰ ਕੋ ਵਿਆਪੈ ਭੁਯੰਗੋ ਭ੍ਰਿੰਗ ਮਾਇਆ ਮੈਂ ਖਾਪੇ ਮਾਇਆ ਐਸੀ ਮੋਹਨੀ ਭਾਈ ਜੇਤੇ ਜੀ ਤੇਤੇ ਡਹਕਾਈ ਰਹਾ ਪੰਖੀ ਮ੍ਰਿਗ ਮਾਇਆ ਮਹਿਰਾ ਤੇ ਸਾਕਰ ਮਾਖੀ ਅਦਿਕ ਸੰਤਾਪੇ ਤੁਰੇ ਉਸਤ ਮਾਇਆ ਮੈਂ ਭੇਲਾ ਸਿੱਧ ਚੌਰਾਸੀ ਮਾਇਆ ਮੈਂ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੈਨਾਥ ਸੂਰਜ ਹਰ ਚੰਦਾ ਤਵੇ ਰਖੀ ਸਰਮਾਇਆ ਮੈਂ ਸੂਤਾ ਮਾਇਆ ਮੈਂ ਕਾਲ ਅਰ ਪੰਜ ਦੂਤਾ ਸਵਾਨ ਸਿਆਲ ਮਾਇਆ ਮੈਂ ਰਾਤਾ ਬੰਤਰ ਚੀਤੇ ਅਰ ਸਿੰਘਾਤਾ ਮਾਜਾਰ ਗਾਡਰ ਅਰ ਲੂਬਰਾ ਬਿਰਖ ਮੂਲ ਮਾਇਆ ਮਹਿ ਪਰਾਮ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਧਰ ਤੇਵ ਕਹਿ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰਾਇ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾ ਸਵਾਰ ਹੈ ਆਏ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰਹੁ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹਿ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ ਜਬ ਹੀ ਸਿਆਰ ਸਿੰਘ ਕਉ ਖਾਏ ਫੂਲ ਰਹੀ ਸਗਲੀ ਬਨ ਰਾਏ ਜੀਤੋ ਉਡੈ ਹਾਰੋ ਤਿਰੈ ਗੁਰ ਪ੍ਰਸਾਦੀ ਪਾਰ ਉਤਰੈ ਦਾਸ ਕਬੀਰ ਕਹੈ ਸਮਝਾਏ ਕੇਵਲ RAM ਰਹਾਉ ਲਿਵ ਲਾਏ 70 ਸੈ ਸਲਾਰ ਹੈ ਜਾ ਕੇ ਸਵਾ ਲੱਖ ਪੈ ਕਾਬਰ ਤਾ ਕੇ ਸੇਖ ਜੋ ਕਈ ਹੈ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਿਸ ਦੂਰ ਮਹਲ ਕੋ ਪਾਵੈ ਰਹਾਓ 33 ਕਰੋੜੀ ਹੈ ਖੇਲ ਖਾਨਾ 84 ਲੱਖ ਫਿਰੈ دیਵਾਨਾ ਬਾਬਾ ਆਦਮ ਕੋ ਕਿਛ ਨਦਰ ਦਿਖਾਈ ਉਨ ਵੀ ਭਿਸਤ ਕਨੇਰੀ ਪਾਈ ਦਿਲ ਖਲ ਹਰ ਜਾ ਕੇ ਜਰਦ ਰੂਬਾਨੀ ਛੋੜ ਕਤੇਵ ਕਰੈ ਸੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਰਹਾ ਸਮਾਨਾ ਭੇਸਤ ਨਜੀਕ ਰਾਖ ਰਹਾਮਾਨਾ ਸਭ ਕੋਈ ਚਲਨ ਕਾਤ ਹੈ ਉਹਾਂ ਨਾ ਜਾਣੋ ਵੈਕੁੰਠ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਣਾ ਬਾਤਨ ਹੀ ਵੈਕੁੰਠ ਵਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨ ਪਰਲ ਪਗਾਰਾ ਨਾ ਜਾਣੋ ਬੈਕੁੰਠ ਦੁਆਰਾ ਕਹਿ ਕਬੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਹੇ ਕਿਉ ਲੀਜੈ ਗੜ ਬੰਕਾ ਭਾਈ ਦੋਵਰ ਕੋਟ ਅਰਤੇ ਵਰ ਖਾਈ ਰਾਮ ਪਾਂਚ ਪਚੀਸ ਮੋਹਮਦ ਮਤਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੋ ਰਗੁਰਾਇਆ ਕਾਮ ਕਿਵਾਰੀ ਦੁਖ ਸੁਖ ਦਰਮਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬਰ ਦੁੰਦਰ ਤਹ ਮਨ ਮਾਵਾਸੀ ਰਾਜਾ ਸਵਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤਿਸਨਾ ਤੀਰ ਰਹੇ ਕਟ ਪੀਤਰ ਕਿਉ ਗੜ ਦਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਾਜੇ ਪਰਜਾਲੀ ਇਕ ਹੈ ਚੋਰ ਸਿਝਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਖਰਿਓ ਗੜ ਕੋ ਰਾਜਾ ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਿਨਾਸੀ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿੱਗੈ ਤਨ ਕਾਏ ਕਉ ਡਰਾਏ ਚਰਨ ਕਮਲ ਚਿਤ ਰਹੋ ਸਮਾਏ ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗ ਛਾਲਾ ਪਰ ਬੈਠੇ ਕਬੀਰ ਕਹਿ ਕੰਬੀਰ ਕੋ ਸੰਗ ਨਾ ਸਾਥ ਜਲ ਥਲ ਰਾਖਨ ਹੈ ਰਗਨਾਥ ਪੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਦੁਰਗਮ ਘੜ ਰਤਿਓ ਬਾਸ ਜਾ ਮਹਿ ਜੋਤ ਕਰੇ ਪ੍ਰਗਾਸ ਬਿਜਲੀ ਚਮਕੈ ਹੋਏ ਆਨੰਦ ਜੇ ਪੌੜੇ ਪ੍ਰਭਾ ਗੋਵਿੰਦ ਇਹੋ ਜਿਉ ਰਾਮ ਨਾਮ ਲਿਵ ਲਾਗੈ ਜਰਾ ਮਰਨ ਛੂਟੈ ਭ੍ਰਮ ਭਾਗੈ ਰਹਾਓ ਅਵਰਨ ਵਰਨ ਸਿਉ ਮਰਹੀ ਪ੍ਰੀਤ ਹਉ ਬੈ ਗਾਵਨ ਗਾਵੈ ਗੀਤ ਅਨਹਦ ਸ਼ਬਦ ਹੋ ਚੁਨਕਾਰ ਜਿਹ ਪੌੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤ੍ਰਿਆ ਸਥਾਨ ਤੀਨ ਤ੍ਰਿਆ ਖੰਡਾ ਅਗਮ ਅਗੋਚਰ ਰਹਾ ਅਭ ਅੰਤ ਪਾਰ ਨ ਪਾਵੇ ਕੋ ਧਰਨੀ ਧਰਮੰਤ ਕਦਲੀ ਪੋਹ ਧੂਪ ਪ੍ਰਗਾਸ ਰਾਜ ਪੰਕਜ ਮਹਿਲਿਓ ਨਿਵਾਸ ਦਵਾਦਸ ਦਲ ਅਭ ਅੰਤਰ ਮੰਤ ਜਹ ਪੌੜੇ ਸ੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮਹਿ ਕਰ ਪ੍ਰਗਾਸ ਉਹਾਂ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੈ ਆਨੰਦ ਸੋ ਬ੍ਰਹਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰਿ ਸੋ ਸੋਹੰ ਸੋ ਜਾ ਕਉ ਹੈ ਜਾਪ ਜਾ ਕਉ ਲਿਪਤ ਨਾ ਹੋਏ ਪੁੰਨ ਅਰ ਪਾਪ ਅਵਰਨ ਬਰਨ ਘਾਮ ਨੇ ਛਾਮ ਅਵਰਨ ਪਾਈਆ ਗੁਰ ਕੀ ਸਾਮ ਟਾਰੀ ਨਾ ਟਰੈ ਆਵੈ ਨਾ ਜਾਏ ਸੁਨ ਸਾਜ ਮਹਿ ਰਿਓ ਸਮਾਏ ਮਨ ਮੱਧੇ ਜਾਣੈ ਜੇ ਕੋਏ ਜੋ ਬੋਲੇ ਸੋ ਆਪੈ ਹੋਏ ਜੋਤ ਮੰਤਰ ਮਨ ਆਸਥਿਰ ਕਰੈ ਕਹਿ ਕਬੀਰ ਸੋ ਪ੍ਰਾਨੀ ਤਰੈ ਕੋਟ ਸੂਰਜਾ ਕੈ ਪ੍ਰਗਾਸ ਕੋਟ ਮਹਾਦੇਵ ਹਰ ਕਵਿਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਭੇਦ ਉਚਰੈ ਜੋ ਜਾਚੋ ਤਉ ਕੇਵਲ RAM ਆਣ ਦੇਵ ਸਿਓ ਨਾਹੀ ਕਾਮ ਰਹਾਉ ਕੋਟ ਚੰਦਰ ਮੇ ਕਰਹਿ ਚਰਾਕ ਸੁਰਤੇ 300 ਜੀਵ ਹੈ ਪਾਕ ਨਾਵਗ੍ਰਹ ਕੋਟ ਠਾਡੇ ਦਰਬਾਰ ਧਰਮ ਕੋਟ ਜਾ ਕੈ ਪ੍ਰਧਿਆਰ पवन कोट चौबारे फिरह बासक कोट सेज बिस्तर समुद कोट जाके पानी हार रोमावली कोट अठारह भार कोट कमेर पर है भंडार कोटक लक्ष्मी करह सिगार कोटक पापुन बहु हिरह इंद्र कोट जाके सेवा करह छप्पन कोट जाके प्रतिहार नगरी नगरी ख्यात अपार लट छूटी वर्तै विकराल कोट कला खेल गोपाल ਕੋਟ ਜਗ ਜਾ ਕੈ ਦਰਬਾਰ ਗੰਧਰਵ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹੈ ਤਉ ਪਾਰ ਬ੍ਰਹਮ ਕਾ ਅੰਤ ਨ ਲਹੈ ਬਾਮਨ ਕੋਟ ਜਾ ਕੈ ਰੋਮਾਵਲੀ ਰਾਵਣ ਸੈਨਾ ਜਹਾਤੇ ਛਲੀ ਸਾਹਸ ਕੋਟ ਬਹੁ ਕਾਤ ਪੁਰਾਨ ਦੁਰਜੋਧਨ ਕਾ ਮਥਿਆ ਮਾਨ ਕੋਟ ਜਾ ਕੈ ਲਵੈ ਨ ਤਰਹਿ ਅੰਤਰ ਅੰਤਰ ਮਨ ਸਾ ਹਰੈ ਕਹਿ ਕਬੀਰ ਸੁਨ ਸਾਰਿਗ ਪਾਨ ਦੇਹ ਅਭੈ ਪਦਮਾ ਗਉਦਾਨ ਪੈਰੋ ਬਾਣੀ ਨਾਮ ਦਿਓ ਜੀਓ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਜਿਹਬਾ ਕਰੋ ਸਤਖੰਡ ਜਾਮਨਾ ਉਚਰ ਸ੍ਰੀ ਗੋਬਿੰਦ ਰੰਗੀ ਲੇ ਜਿਹਵਾ ਹਰ ਕੈ ਨਾਏ ਸੋ ਰੰਗ ਰੰਗੀਲੇ ਹਰਿ ਹਰਿ ਧਿਆਏ ਰਹਾਉ ਮਿਥਿਆ ਜਿਹਵਾ ਅਵਰੇ ਕਾਮ ਨਿਰਭਾਨ ਪਦ ਇਕ ਹਰ ਕੋ ਨਾਮ ਅਸੰਖ ਕੋਟ ਅਨ ਪੂਜਾ ਕਰੀ ਏਕ ਨਾ ਪੂਜਸ ਨਾਮੈ ਹਰੀ ਪ੍ਰਣਵੈ ਨਾਮ ਦਿਓ ਇਹੋ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਧਨ ਪਰ ਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਰ ਹਰੀ ਜੋ ਨ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰਉ ਦਰਸਨਾ ਰਹਾ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਾਸ ਤੈਸੇ ਹੋਏ ਨਰਾ ਪ੍ਰਣਵਦ ਨਾਮ ਦਿਉ ਨਾਕ ਹੈ ਬਿਨਾ ਨਾ ਸੋ ਹੈ 32 ਲਖਨਾ ਦੂਧ ਘਟੋਰਾ ਗੜਵੈ ਪਾਣੀ ਕਬਲ ਗਾਏ ਨਾ ਮੈਂ ਦੁਹਿਆਨੀ ਦੂਧ ਪਿਓ ਗੋਬਿੰਦੇ ਰਾਏ ਦੂਧ ਪਿਓ ਮੇਰੋ ਮਨ ਪਦਿਆਏ ਨਾਹੀ ਤਾਂ ਘਰ ਕੋ ਬਾਪ ਰਸਾਏ ਰਹਾਉ ਸੁਇਰ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੈ ਧਰੀ ਏਕ ਭਗਤ ਮੇਰੇ ਹਿਰਦੇ ਵਸੈ ਨਾਮੇ ਦੇਖ ਨਾਰਾਇਣ ਹਸੈ ਦੂਧ ਪੀ ਆਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਮੈਂ ਬੌਰੀ ਮੇਰਾ RAM ਪਤਾਰ ਰਥ ਰਜ ਕਾ ਕਰੋ ਸਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋਗ ਰਹਾਉ ਬਾਦ ਵਿਵਾਦ ਕਾਹੂ ਸਿਉ ਨ ਕੀਜੈ ਰਸਨਾ ਰਾਮ ਰਸਾਇਣ ਪੀਜੈ ਅਬ ਜੀ ਜਾਨ ਐਸੀ ਬਨ ਆਈ ਮਿਲੋ ਗੋਪਾਲ ਨੀਸਾਨ ਬਜਾਈ ਉਸਤਦ ਨਿੰਦਾ ਕਰੈ ਨਰ ਕੋਈ ਨਾਮੇ ਸ੍ਰੀ ਰੰਗ ਪੇਟਲ ਸੋਈ ਕਬਹੂ ਖੀਰ ਖਾੜ ਘਿਓ ਨ ਭਾਵੈ ਕਬਹੂ ਘਰ ਘਰ ਟੂਕ ਮਗਾਵੈ ਕਬਹੂ ਕੂਰਨ ਚਨੇ ਬਿਨਾਵੈ ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ ਰਹਾ ਕਬਹੂ ਤੁਰੇ ਤਰੰਗ ਨਚਾਵੇ ਕਬਹੂ ਪਾਏ ਪਨਹਿਓ ਨ ਪਾਵੇ ਕਬਹੂ ਖਾਰ ਸੁਪੇਦੀ ਸੁਭਾਵੈ ਕਬਹੂ ਭੂਮ ਪਿਆਰ ਨ ਪਾਵੇ ਪੰਤ ਨਾਮ ਦਿਓ ਇਕ ਨਾਮ ਨਿਸਤਾਰੈ ਜਿਹ ਗੁਰ ਮਿਲੈ ਤਿਹ ਪਾਰਿ ਉਤਾਰੈ ਹਸਤ ਖੇਲਤ ਤੇਰੇ ਦਿਹਰੇ ਆਇਆ ਭਗਤ ਕਰਤ ਨਾਮਾ ਪਗਰੂ ਠਾਇਆ ਹੀਨਲੀ ਜਾਤ ਮੇਰੀ ਜਾਤ ਮਿਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਓ ਲੈ ਕਮਲੀ ਚੱਲਿਓ ਪਲਟਾਏ ਦੇਹਰਾ ਪਾਛੈ ਬੈਠਾ ਜਾਏ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਉ ਦੇਹਰਾ ਫਿਰੈ ਪੈਰੋ ਨਾਮ ਦਿਓ ਜੀਓ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜੈਸੀ ਭੂਖੇ ਪ੍ਰੀਤ ਅਨਾਜ ਤ੍ਰਿਖਾਵੰਦ ਜਲ ਸੇਤੀ ਕਾਜ ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਰਾਇਣ ਲਾਗੀ ਸਾਜ ਸੁਭਾਇ ਭਇਓ ਵੈਰਾਗੀ ਰਹਾਉ ਜੈਸੀ ਪਰਪੁਰਖਾ ਰਤ ਨਾਰੀ ਲੋਭੀ ਨਰ ਧਨ ਕਾ ਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਦੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਭੋ ਨਾ ਟੂਟ ਸਰਹਾ ਸਮਾਏ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰ ਕਰ ਮਾਤਾ ਐਸਾ ਹਰ ਸੇਤੀ ਮਨ ਰਾਤਾ ਪਰਣਵੈ ਨਾਮ ਜੋ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰਾ ਚੀਤ ਕਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸੋ ਕਾਲੈ ਧੰਦਾ ਜੈਸੇ ਸਿੰਬਲ ਦੇਖ ਸੁਆਪਿਕ ਸਾਨਾ ਅੰਤ ਕੀ ਵਾਰ ਮੁਆ ਲਵਟਾਨਾ ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹੈ ਮਿਟਵੈ ਕਵਿਨਾਹੇ ਰਹਾ ਹਰ ਕੀ ਭਗਤ ਨ ਦੇਖੈ ਜਾਏ ਮਾਰਗ ਛੋੜ ਅਮਾਰਗ ਪਾਏ ਮੂਲੋ ਭੂਲਾ ਆਵੈ ਜਾਏ ਅੰਮ੍ਰਿਤ ਡਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰ ਅਖਾਰਾਹ ਕਾ ਪੁਰਪਹਿਰ ਕਰੈ ਸੀਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ ਫਾਸ ਜਾ ਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਨਾ ਕਾਹਤ ਨਾਮ ਦਿਓ ਇਹੋ ਵਿਚਾਰ ਇਨ ਵਿਦ ਸੰਤਾ ਉਤਰੋ ਪਾਰੇ ਸੰਡਾ ਮਰਕਾ ਜਾਏ ਪੁਕਾਰੇ ਪੜੈ ਨਹੀਂ ਹਮ ਹੀ ਹਾਰੇ RAM ਕਹੈ ਕਰ ਤਾਲ ਬਜਾਵੇ ਚਟਿਆ ਸਵੈ ਬਿਗਾਰੇ ਰਾਮ ਨਾਮਾ ਜਪਵੋ ਕਰੈ ਹਿਰਦੈ ਹਰਿ ਜੀ ਕੋ ਸਿਮਰਨ ਧਰੈ ਰਹਾਉ ਬਸਦਾ ਬਸ ਕੀਨੀ ਸਭ ਰਾਜੇ ਬਿੰਤੀ ਕਰੈ ਪਟ ਰਾਣੀ ਪੂਤ ਪ੍ਰਹਿਲਾਦ ਕਹਾ ਨਹੀਂ ਮਾਨੈ ਤਿਨ ਤੋ ਔਰੈ ਠਾਨੀ ਦੁਸ਼ ਸਵਾ ਮਿਲ ਮੰਤਰੂ ਪਾਇਆ ਕਰਸਾ ਔਲ ਕਨੇਰੀ ਗੇਰ ਤਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾੜ ਖੜਗ ਕਾਲ ਭੈ ਕੋ ਪਿਓ ਮੋਹਿ ਬਤਾਓ ਜੋ ਤਹਿ ਰਾਖੈ ਪੀਤ ਪੀਤਾੰਬਰ ਤ੍ਰਿਭਵਨ ਤਣੀ ਥੰਬ ਮਾਹੇ ਹਰਿ ਭਾਖੈ ਹਰ ਨਾਖਸ ਜਿਨ ਡਹਾ ਬਿਦਾਰਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਜੋ ਹਮ ਨਰ ਹਰ ਧਿਆਵਾ RAM ਭੈ ਪਦ ਦਾਤਾ ਸੁਲਤਾਨ ਪੁੱਛੈ ਸੁਨਵੇ ਨਾਮਾ ਦੇਖੋ RAM ਤੁਮਾਰੇ ਕਾਮਾ ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ ਰਹਾਓ ਬਿਸ ਮਿਲ ਗਉ ਦੇਹੋ ਜੀਵਾਏ ਨਾ ਤਰ ਗਰਦਨ ਮਾਰ ਉਠਾਏ ਬਾਦ ਸਾਹ ਐਸੀ ਕਿਉ ਹੋਏ ਬਿਸਮਿਲ ਕੀਆ ਨਾ ਜੀਵੈ ਕੋਏ ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਬਾਦ ਸਾਹ ਚੜਿਓ ਅਹੰਕਾਰੇ ਗਜ ਹਸਤੀ ਦੀਨੋ ਚਮਕਾਰੇ ਰੁਦਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤੋ ਹਰ ਗੁਣ ਗਾਏ ਕਰੈ ਕਿ ਜਿਨ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹਿ ਸਲਾਮ ਇਨ ਹਿੰਦੂ ਮੇਰਾ ਮੱਲਿਆ ਮਾਨ ਬਾਦਸ਼ਾਹ ਬੇਨਤੀ ਸੁਨੇਹੋ ਨਾਮੇ ਸਰ ਭਰ ਸੋਨਾ ਲੇਹੋ ਮਾਲ ਲਿਓ ਤੋ ਦੋਜਿਕ ਪਰੋ ਦੀਨ ਛੋੜ ਦੁਨੀਆ ਕੋ ਭਰੋ ਪਾਵਹੁ ਬੇੜੀ ਹੱਥ ਉਤਾਲ ਨਾਮਾ ਗਾਵੇ ਗੁਣ ਗੋਪਾਲ ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੈ ਸਾਤ ਕੜੀ ਜਾ ਬੀਤੀ ਸੁਣੀ ਅਧੋ ਨਾ ਆਇਓ ਤ੍ਰਿਭਵਨ ਧਣੀ ਪਾਖੰਤਨ ਬਾਜ ਬਜਾਇਲਾ ਗਰੜ ਚੜੇ ਗੋਬਿੰਦ ਆਇਲਾ ਆਪਣੇ ਭਗਤ ਪਰ ਕੀ ਪ੍ਰਤਿਪਾਲ ਗਰੜ ਚੜੇ ਆਏ ਗੋਪਾਲ ਕਹੈ ਤਾ ਧਰਨੇ ਕੋਡੀ ਕਰਾਓ ਕਹੈ ਤਾ ਲੈ ਕਰ ਉਪਰ ਧਰਾਓ ਕਹੈ ਤਾ ਮੂਈ ਗਉ ਦਿਓ ਜੀ ਆਏ ਸਭ ਕੋਈ ਦੇਖੈ ਪਤਿ ਆਏ ਨਾਮਾ ਪਰਣਵੈ ਸੇਲ ਮਸੇਲ ਗਉ ਦੁਹਾਈ ਬਛਰਾ ਮੇਲੇ ਦੁੱਧ ਹੈ ਦੋਹੇ ਜਬ ਮਟਕੀ ਭਰੀ ਲੇ ਬਾਦਸ਼ਾਹ ਕੇ ਆਗੇ ਧਰੀ ਬਾਦ ਸਾਹੋ ਮਹਲ ਮੈਂ ਜਾਏ ਔ ਕਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬਿੰਤੀ ਫਰਮਾਏ ਬਖਸੀ ਹਿੰਦੂ ਮੈਂ ਤੇਰੀ ਗਾਏ ਨਾਮਾ ਕਹੈ ਸੁਨੋ ਬਾਦਸ਼ਾਹ ਇਹੋ ਕਿਛ ਪਤਿਆ ਮੁਝੈ ਦਿਖਾਏ ਇਸ ਪਤਿਆ ਕਾ ਇਹ ਪਰਮਾਨ ਸਾਜ ਸੀਲ ਚਾਲੋ ਸੁਲਤਾਨ ਨਾਮ ਦਿਓ ਸਭ ਰਹਾ ਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜੋ ਆਪ ਕੀ ਵਾਰ ਨਾ ਜੀਵੈ ਗਾਏ ਤਾ ਨਾਮ ਦੇਵ ਕਾ ਪਤਿਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਲੇ ਉਦਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜੋ ਗੁਰ ਦਿਓ ਮਿਲੈ ਮੁਰਾਰੇ ਜੋ ਗੁਰ ਦਿਓ ਉਤਰੈ ਪਾਰੇ ਜੋ ਗੁਰ ਦਿਓ ਤਾ ਪੈ ਕੁੰਠ ਤਰੈ ਜੋ ਗੁਰ ਦਿਓ ਤਾ ਜੀਵਤ ਮਰੈ ਸਤ ਸਤ ਸਤ ਸਤ ਸਤ ਗੁਰਦੇਵ ਝੂਠ ਝੂਠ ਝੂਠ ਝੂਠ ਆਣ ਸਭ ਸੇਵ ਰਹਾਓ ਜੋ ਗੁਰਦੇਵ ਤਾ ਨਾਮ ਦਰੜਾਵੇ ਜੋ ਗੁਰਦੇਵ ਨਾ ਦਾਤ ਸਤਾਵੇ ਜੋ ਗੁਰਦੇਵ ਪੰਚ ਤੇ ਦੂਰ ਜੋ ਗੁਰਦੇਵ ਨਾ ਮਰਬੋ ਝੂਰ ਜੋ ਗੁਰਦੇਵ ਤਾ ਅੰਮ੍ਰਿਤ ਬਾਣੀ ਜੋ ਗੁਰਦੇਵ ਤਾ ਅਕਥ ਕਹਾਣੀ ਜੋ ਗੁਰਦੇਵ ਤਾ ਅੰਮ੍ਰਿਤ ਦੇਹ ਜੋ ਗੁਰਦੇਵ ਨਾਮ ਜਪ ਲੇਹ ਜੋ ਗੁਰਦੇਵ ਭਉਣ ਤ੍ਰੈ ਸੂਝੈ ਜੋ ਗੁਰਦੇਵ ਊਚ ਪਦ ਬੂਝੈ ਜੋ ਗੁਰਦੇਵ ਤਾ ਸੀਸ ਆਕਾਸੇ ਜੋ ਗੁਰਦੇਵ ਸਦਾ ਸਾਵਾਸੇ ਜੋ ਗੁਰਦਿਓ ਸਦਾ ਬੈਰਾਗੀ ਜੋ ਗੁਰਦਿਓ ਪਰ ਨਿੰਦਾ ਤਿਆਗੀ ਜੋ ਗੁਰਦਿਓ ਬੁਰਾ ਭਲਾ ਏਕ ਜੋ ਗੁਰਦਿਓ ਲਿਲਾ ਟਹਿ ਲੇਖ ਜੋ ਗੁਰਦਿਓ ਕੰਧ ਨਹੀਂ ਹਿਰੈ ਜੋ ਗੁਰਦਿਓ ਦੇਹੁਰਾ ਫਿਰੈ ਜੋ ਗੁਰਦਿਓ ਤਾ ਛਾ ਪਰਛਾਈ ਜੋ ਗੁਰਦਿਓ ਸਹਿਜ ਨਿਕਸਾਈ ਜੋ ਗੁਰਦਿਓ ਤਾ ਅਠ ਸੰਨਾਇਆ ਨਾਇਆ ਜੋ ਗੁਰਦਿਓ ਤਨ ਚੱਕਰ ਲਗਾਇਆ ਜੋ ਗੁਰਦਿਓ ਤਾ ਦੁਆਦਸ ਸੇਵਾ ਜੋ ਗੁਰਦਿਓ ਸਵੈ ਵਿਖਮੇਵਾ ਜੋ ਗੁਰਦਿਓ ਤਾ ਸੰਸਾ ਟੂਟੈ ਜੋ ਗੁਰਦਿਓ ਤਾ ਜਮ ਤੇ ਛੂਟੈ ਜੋ ਗੁਰਦਿਓ ਤਾ ਭੌਜਲ ਤਰੈ ਜੋ ਗੁਰਦਿਓ ਤਾ ਜਨਮ ਨਾ ਮਰੈ ਜੋ ਗੁਰਦਿਓ 8 10 ਵਿਵਹਾਰ ਜੋ ਗੁਰਦਿਓ 18 ਭਾਰ ਬਿਨ ਗੁਰਦਿਓ ਅਵਰ ਨਹੀਂ ਜਾਈ ਨਾਮ ਦਿਓ ਗੁਰ ਕੀ ਸਰਣਾਈ ਪੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀਸੈ ਸੋ ਹੋਏ ਬਿਨਾਸਾ ਬਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨੇਕਾਮ ਪਰਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਦਾ ਨ ਹੋਈ ਰਹਾਉ ਸੋ ਮੁਨਿ ਮਨ ਕੀ ਦੁਬਦਾ ਖਾਏ ਬਿਨ ਦਵਾਰੇ ਤ੍ਰੈ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈ ਰਹੈ ਫਲ ਕਾਰਨ ਫੂਲੀ ਬਨ ਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਇਆ ਤਹ ਕਰਮ ਹਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਲਾ ਨਿਰਵਾਨ ਕਹਿ ਰਵਿਦਾਸ ਪਰਮ ਬੈਰਾਗ ਹਿਰਦੈ RAM ਕੀ ਨਾ ਜਬ ਸਿਆ ਭਾਗ ਨਾਮਦੇਵ ਆਓ ਕਲੰਦਰ ਕੇ ਸਵਾ ਕਰ ਅਬਦਾਲੀ ਭੇਸਵਾਰ ਹਾਓ ਜਿਨ ਆਕਾਸ ਕੁਲਹ ਸਿਰ ਕੀਨੀ ਕੌਸੈ ਸ਼ਬਦ ਪੈ ਆਲਾ ਚਮਰਪੋਸ ਕਾ ਮੰਦਰ ਤੇਰਾ ਏ ਵਿਦ ਬਨੇ ਗੋਪਾਲਾ 56 ਕੋਟ ਕਾ ਪੇਹਨ ਤੇਰਾ 16 ਸਾਸ ਹਜ਼ਾਰਾ ਭਾਰ 18 ਮੁਦਗਰ ਤੇਰਾ ਸਾਨਕ ਸਭ ਸੰਸਾਰਾ ਦੇਹੀ ਮਹਾਜਨ ਮਨ ਮੌਲਾਨਾ ਸਾਜ ਨਿਵਾਜ ਗੁਜਾਰੈ ਬੀਬੀ ਕੌਲਾ ਸੋ ਕਾਨ ਤੇਰਾ ਨਿਰੰਕਾਰ ਆਕਾਰੈ ਭਗਤ ਕਰਤ ਮੇਰੇ ਤਾਲ ਛਿਨਾਏ ਕਿਹ ਪੈ ਕਰੋ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਬੇਦੇ ਸੁਭਾਵ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਦੁੱਤ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਮਾਹਾ ਮਾਹ ਮੁਹਾਰ ਕੀ ਚੜਿਆ ਸਦਾ ਬਸੰਤ ਫੜ ਚਿਤ ਸੰਭਾਲ ਸੋਏ ਸਦਾ ਸਦਾ ਗੋਵਿੰਦ ਭੋਲਿਆ ਹਉ ਮੈਂ ਸੁਰਤ ਵਿਸਾਰੀ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪ ਦਿਛਾਵ ਕਣੀ ਝੂਕਾ ਮਾਨ ਅਭਿਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਪਾਤਿਕਾ ਧਨ ਪੂਰਾ ਹੋਆ ਲਾਗਾ ਸਾਜ ਧਿਆਨ ਮਹਾਰੂਤੀ ਆਵਣਾ ਵੇਖੋ ਕਰਮ ਕਮਾਏ ਨਾਨਕ ਹਰੇ ਨ ਸੂਕਹੀ ਜੇ ਗੁਰਮੁਖ ਰਹੇ ਸਮਾਏ ਮਹੱਲਾ ਪਹਿਲਾ ਬਸੰਤ ਰੁਤ ਆਈ ਲੈ ਸਰਸ ਬਸੰਤ ਮਾਹੇ ਰੰਗ ਰਾਤੇ ਰਵਹਿ ਸੇ ਤੇਰਾ ਚਾਏ ਕਿਸ ਪੂਜ ਚੜਾਵੋ ਲਗਾਉ ਪਾਏ ਤੇਰਾ ਦਾਸਨ ਦਾਸਾ ਕਹੋ ਰਾਏ ਜਗ ਜੀਵਨ ਜੁਗਤ ਨਾ ਮਿਲੈ ਕਾਇ ਰਹਾਓ ਤੇਰੀ ਮੂਰਤੀ ਏਕਾ ਬਹੁਤ ਰੂਪ ਕਿਸ ਪੂ ਚੜਾਓ ਦੇਹ ਧੂਪ ਤੇਰਾ ਅੰਤ ਨਾ ਪਾਇਆ ਕਹਾ ਪਾਏ ਤੇਰਾ ਦਾਸ ਨਿਦਾਸਾ ਕਹੋ ਰਾਏ ਤੇਰੇ 60 ਸੰਬਦ ਸਭ ਧੀਰਤਾ ਤੇਰਾ ਸਚ ਨਾਮ ਪਰਮੇਸ਼ਰਾ ਤੇਰੀ ਗਤ ਅਵਗਤ ਨਹੀਂ ਜਾਣੀਐ ਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕਿਆ ਕਹੈ ਸਭ ਲੋਕ ਸਲਾਹੇ ਇਕ ਸੈ ਸਿਰ ਨਾਨਕ ਲੋਕਾ ਪਾਪ ਹੈ ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸਵਿਨੇ ਕਾ ਚੌਕਾ ਕੰਚਨ ਕੁਾਰ ਰੂਪੇ ਕੀ ਆਕਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਕਰੰਤੀ ਕੀ ਆਗ ਗਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖੈ ਕਬਹੂ ਨਾ ਪਾਏ ਜਾਮ ਨਾ ਭੀਜੈ ਸਾਥ ਨਾ ਆਇ ਰਹਾਉ 10 8 ਲਿਖੇ ਹੋਵੈ ਪਾਸੇ ਚਾਰੇ ਵੇਦ ਮੁਖਾਗਰ ਪਾਠ ਪੁਰਬੀ ਨਾਵੈ ਵਰਨਾ ਕੀ ਦਾਤ ਵਰਤ ਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵੇ ਸੇਖ ਜੋਗੀ ਜੰਗਮ ਭਗਵੇ ਭੇਖ ਕੋ ਗ੍ਰਹੀ ਕਰਵਾ ਕੀ ਸੰਦੇ ਬਿਨ ਬੂਝੇ ਸਭ ਖੜੀਏ ਸਬੰਦੇ ਜੇਤੇ ਜੀ ਲਿਖੀ ਸਿਰਕਾਰੇ ਕਰਣੀ ਉਪਰ ਹੋਵਗ ਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਬਸੰਤ ਮਹੱਲਾ ਤੀਜਾ ਬਸਤਰ ਉਤਾਰ ਦਗੰਬਰ ਹੋਗ ਜਟਾ ਧਾਰਿ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰੇ ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ ਏਕ ਧਿਆਵਹ ਮੂੜ ਮਨਾ ਪਾਰ ਉਤਰ ਜਾਹੇ ਏਕ ਖਿਨਾ ਰਹਾਓ ਸਿਮਰਤ ਸਾਸਤਰ ਕਰਹਿ ਬਖਿਆਣ ਨਾਦੀ ਵੇਦੀ ਪੜੈ ਪੁਰਾਣ ਪਾਖੰਡ ਦ੍ਰਿਸ਼ਟ ਮਨ ਕਵਟ ਕਮਾਹੇ ਤਿਨ ਕੈ ਰਮਈਆ ਨੇ ਨਾਹੇ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਵਿਸੇਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਹੋਏ ਨਿਰੰਜਨ ਕੈਸੇ ਪਾਹੇ ਕੀਤਾ ਹੋਆ ਕਰੇ ਕਿਆ ਹੋਏ ਜਿਸ ਨੂੰ ਆਪ ਚਲਾਏ ਸੋਏ ਨਦਰ ਕਰੇ ਤਾਂ ਪਰਮ ਝੁਕਾਏ ਹੁਕਮੈ ਬੂਝੈ ਤਾਂ ਸਾਚਾ ਪਾਏ ਜਿਸ ਜਿਉ ਅੰਤਰ ਮੈਲਾ ਹੋਏ ਤੀਰਥ ਪਵੈ ਦਸੰਤਰ ਲੋਏ ਨਾਨਕ ਮਿਲਿਆ ਸਤਿਗੁਰ ਸੰਗ ਤਉ ਭਵਜਲ ਕੇ ਤੂਟ ਸੰਬੰਧ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰ ਨਾ ਦੀਸੈ ਸਰਬ ਤੋਹ ਤੂੰ ਸੁਰਨਾਥਾ ਦੇਵਾ ਦੇਵ ਹਰਿ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਰ ਗਾਏ ਤੂੰ ਅਪਰੰਪਰ ਸਰਬ ਪਾਲ ਢਾਉ ਬਿਨ ਸਾਧਨਾ ਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰਿ ਨਾਮ ਨਾ ਸੁਧ ਹੋਏ ਗੁਰ ਸਭ ਸਲਾਹੇ ਸਾਚ ਸੋਏ ਜਾ ਕੋ ਤੂ ਰਾਖੈ ਰਖਣ ਹਾਰ ਸਤਿਗੁਰੂ ਮਿਲਾਵੈ ਕਰੈ ਸਾਰ ਬਿਖ ਹੋਮੈ ਮਮਤਾ ਪਰ ਹਰਾਏ ਸਭ ਦੁਖ ਵਿਨਾਸੇ ਰਾਮ ਰਾਏ ਊਤਮ ਗਤ ਮਿਦ ਹਰ ਗੁਣ ਸਰੀਰ ਗੁਰਮਤ ਪ੍ਰਗਟੇ RAM ਨਾਮ ਹੀਰ ਲਿਵ ਲਾਗੀ ਨਾਮ ਤਾਈ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰ ਮਿਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨਹ ਭਾਏ ਮੇਰਾ ਪਿਰ ਵੀ ਸਾਲੂ ਸੰਗ ਸਾਏ ਉਹ ਅਲਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ RAM ਰਾਏ ਮਿਲ ਸਖੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲਾ ਹੈ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਾਵ ਮਨਮੁਖੀ ਦੁਹਾਗਣ ਨਾਹਿ ਭੇਓ ਓਹ ਘਟ ਘਟ ਰਾਵੈ ਸਰਬ ਪ੍ਰੇਓ ਗੁਰਮੁਖ ਥਿਰ ਚੀਨੈ ਸੰਗ ਦੇਓ ਗੁਰ ਨਾਮ ਦਿੜਾਇਆ ਜਪ ਜਪਿਓ ਬੇਨ ਗੁਰ ਭਗਤ ਨਾ ਭਾਉ ਹੋਏ ਬੇਨ ਗੁਰ ਸੰਤ ਨਾ ਸੰਗ ਦੇ ਬੇਨ ਗੁਰ ਅੰਧਲੇ ਧੰਦਰ ਹੋਏ ਮਨ ਗੁਰਮੁਖ ਨਿਰਮਲ ਮਲ ਸਬਦਿ ਹੋਏ ਗੁਰਮਨ ਮਾਰਿਓ ਕਰ ਸੰਜੋਗ ਐਨ ਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁਖ ਮਿਟੈ ਰੋਗ ਜਨ ਨਾਨਕ ਹਰ ਵਰ ਸਾਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਿਵੇੜੇ ਰਾਜ ਰਾਜ ਗੁਰਮਤਿ ਊਤਮ ਸੰਗ ਸਾਥ ਹਰਿ ਨਾਮ ਰਸਾਇਣ ਸਾਜ ਆਥ ਮਤ ਬਿਸਰਸ ਰੇ ਮਨ RAM ਬੋਲੇ ਅਪਰੰਪਰ ਅਗਮ ਗੋਚਰ ਗੁਰਮੁਖ ਹਰਿ ਆਪ ਤੁਲਾਏ ਅਤੁਲ ਤੋਲ ਰਹਾਓ ਗੁਰ ਚਰਨ ਸਰੇ ਵਾ ਗੁਰ ਸਿਖ ਤੋਰੇ ਗੁਰ ਸੇਵ ਤਰੇ ਤਜ ਮੇਰ ਤੋਰ ਨਨ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨਾ ਭਾਈ ਸੇ ਚੋਰ ਚੋਰ ਗੁਰ ਤੁਠਾ ਬਖਸ਼ੇ ਭਗਤ ਭਾਉ ਗੁਰ ਤੁਠੈ ਪਾਈਐ ਹਰ ਮਹਲ ਠਾਉ ਪਾਰਿ ਹਰਿ ਨਿੰਦਾ ਹਰਿ ਭਗਤ ਜਾਗ ਹਰਿ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸਿਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤਸਦੇ ਕਹੋ ਨਾਨਕ ਪਾਵਹਿ ਬਿਰਲੇ ਕੀ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡੋ ਕਿਆ ਕੋ ਹੱਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਾਮ ਜੈਸੀ ਮਾਇਆ ਮੋਹਿ ਪ੍ਰਾਣੀ ਗਲਤ ਰਹਿ ਤੈਸੇ ਸੰਤ ਜਨ ਰਾਮ ਨਾਮ ਰਵਤ ਰਹਿ ਮੈਂ ਮੂਰਖ ਮੁਗਧ ਉਪਰ ਕਰਹੁ ਦਇਆ ਤਉ ਸਰਨਾਗਤ ਰਹੋ ਪਿਆ ਕਹਤ ਨਾਨਕ ਸੰਸਾਰ ਕਿਨੇ ਫਲਕਾਮਾ ਗੁਰ ਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਵਿਪ ਪੂਜ ਮਨਾਵਹੁ ਸੁਕ੍ਰਿਤ ਤੁਲਸੀ ਮਾਲਾ RAM ਨਾਮ ਜਬ ਬੇੜਾ ਬਾਂਧੋ ਦਇਆ ਕਰਹੁ ਦਇਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵਹੁ ਕਾਚੀ ਢਾਗ ਦਿਵਾਲ ਕਾਹੇ ਗਚ ਲਾਵਹੁ ਰਾਮ ਕਰ ਹਰਟ ਮਾਲ ਟਿੰਡ ਭਰੋ ਬਹੁ ਤਿਸ ਭੀਤਰ ਮਨ ਜੋ ਅੰਮ੍ਰਿਤ ਸਿੰਚਾਉ ਭਰੋ ਕਿਆਰੇ ਤਉ ਮਾਲੀ ਕੇ ਹੋਵਹੁ ਕਾਮ ਕ੍ਰੋਧ ਕਰੋ ਵਸੋਲੇ ਗੋਢੋ ਧਰਤੀ ਪਾਈ ਜਿਉ ਗੋਢੋ ਤੋ ਤੂੰ ਸੁਖ ਭਾਵੋ ਕਿਰਤ ਨ ਮੇਟਿਆ ਜਾਈ ਬਗਲੇ ਤੇ ਹੁਨ ਹੰਸਲਾ ਹੋਵੇ ਜੇ ਤੂੰ ਕਰਹਿ ਦਇਆਲਾ ਪ੍ਰਣਵਤ ਨਾਰਕ ਦਾਸ ਨੇ ਦਾਸਾ ਦਇਆ ਕਰੋ ਦਇਆਲਾ ਬਸੰਤ ਮਹੱਲਾ ਪਹਿਲਾ ਹਿੰਡੋਲ ਸਾਹੁਰੜੀ ਵਤ ਸਭ ਕੇ ਸਾਦੀ ਪੇਵ ਕੜੈ ਧਨ ਵਖੇ ਆਪ ਕੁਚੱਜੀ ਦੋਸ ਨਾ ਦੇਉ ਜਾਣਾ ਨਾਹੀ ਰਖੇ ਮੇਰੇ ਸਾਇਬਾ ਹੋ ਆਪੇ ਭਰਮ ਪੁਲਾਣੀ ਅੱਖਰ ਲਿਖੇ ਸਹੀ ਗਾਵਾ ਅਵਰ ਨਾ ਜਾਣਾ ਬਾਣੀ ਰਹਾਓ ਕੱਢ ਕਸੀਦਾ ਪਹਿਰਾ ਚੋਲੀ ਤਾਤਵ ਜਾਣੋ ਨਾਰੀ ਜੇ ਕਰ ਰਾਖੈ ਬੁਰਾ ਨਾ ਚਾਖੈ ਹੋਵੈ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਵਦ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾ ਵਸੰਤੇ ਢੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਐ ਹੈ ਪੰਡਿਤ ਕਰਹੁ ਵਿਚਾਰੋ ਸੁਆਮੀ ਪੰਡਤਾ ਤੁਮ ਦੇਹੋ ਮਤੀ ਕੇਨ ਵਿਦ ਪਾਵੋ ਪ੍ਰਾਨ ਪਤੀ ਰਹਾਉ ਪੀਤਰੇ ਅਗਨ ਬਨਾਸਪਦ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਇ ਘਰ ਹੀ ਪੀਤਰ ਐਸਾ ਗਿਆਨ ਨਾ ਪਾਇਆ ਰਾਮ ਰਮੰਤਾ ਜਾਣੀਐ ਇਕ ਮਾਈ ਭੂ ਕਰੇ ਤਾਕੇ ਲਖਣ ਜਾਣੀਐ ਖਿਮਾ ਧਨ ਸੰਗ੍ਰਹਿ ਕਹਿਆ ਸੁਣੈ ਨਾ ਖਾਇਆ ਮਾਨੈ ਤਿਨਾ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖੇਨ ਤੋਲਾ ਖਿਨ ਮਾਸਾ ਬਸੰਤਿ ਢੋਲ ਮਹੱਲਾ ਪਹਿਲਾ ਸਾਚਾ ਸਾਹੁ ਗੁਰੂ ਸੁਖਦਾਤਾ ਹਰ ਮੇਲੇ ਭੁਖ ਗਵਾਏ ਕਰ ਕਿਰਪਾ ਹਰਿ ਭਗਤ ਦ੍ਰਿੜਾਏ ਆਨ ਦਿਨ ਹਰ ਗੁਣ ਗਾਏ ਮਤ ਭੂਲੈ ਰੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਏ ਤ੍ਰੈ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਿਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨਾ ਪਾਈਐ ਕਰਮ ਮਿਲੈ ਹਰਿ ਨਾਮ ਹਰੀ ਘਟ ਘਟ ਗੁਰ ਤੋ ਭਾਏ ਵੇਖੈ ਪ੍ਰਗਟ ਗੁਰਮੁਖ ਸੰਤਨਾ ਹਰਿ ਹਰਿ ਕਰਹਿ ਸੋ ਹਰਿ ਰੰਗ ਪੀਨੇ ਹਰਿ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੈ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੁੱਤ ਕੇ ਇੱਕੋ ਓੰਕਾਰ ਸਤਿਗੁਰ ਪ੍ਰਸਾਦਿ ਮਾਹਾ ਮੈਂ ਸਦ ਬਸੰਤ ਜਿਤ ਹਰਿਆ ਸਭ ਜੀ ਅਜੰਤ ਕਿਆ ਹਉ ਆਖਾ ਕਿਰਮ ਜੰਤ ਤੇਰਾ ਕਿਨੈ ਨ ਪਾਇਆ ਆਦ ਅੰਤ ਤੈ ਸਾਹਿਬ ਕੀ ਕਰੈ ਸੇਵ ਪਰਮ ਸੁਖ ਪਾਵੈ ਆਤਮ ਦੇਵ ਰਹਾਉ ਕਰਮ ਹੋਵੇ ਤਾਂ ਸੇਵਾ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਅਨੰਦਨ ਸਾਚ ਨਾਮ ਉਚਰੈ ਇਨ ਵਿਦ ਪ੍ਰਾਣੀ ਦੁ ਤਰ ਉਤਰੈ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੈ ਤਿਸੈ ਖਵਾਏ ਨਾਨਕ ਜਿਸਨੋ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਬਿਖਿਆ ਕੀ ਬਾਸਨਾ ਮਨਹਿ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰਿ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਇਆਲਾ ਤਿਸ ਬਿਨ ਅਵਰ ਨਹੀਂ ਮੈਂ ਕੋਈ ਜਿਉ ਭਾਵੈ ਤਿਉ ਰਾਖੈ ਸੋਇ ਗੁਰ ਗੋਪਾਲ ਮੇਰਾ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਾਜ ਮਿਲੋ ਗੁਰ ਮੇਲ ਮਿਲਾਏ ਰਹਾਓ ਇਹੋ ਮਨ ਲੋਭੀ ਲੋਭ ਲੁਬਾਨਾ ਆਰਾਮ ਵਿਸਾਰ ਬਹੁਰ ਪਛਤਾਨਾ ਬਿਸਰਤ ਮਿਲਾਏ ਗੁਰ ਸੇਵ ਰਾਂਗੇ ਹਰ ਨਾਮ ਦਿਓ ਮਸਤਕ ਵਡ ਭਾਗੇ ਪੌਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈ ਰੋਗ ਕਠਿਨ ਤਨ ਪੀਰਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀ ਅਗਨੀ ਤਨ ਚਾਰੇ ਤ੍ਰਿਸ਼ਨਾ ਜਲ ਜਲੇ ਅਹੰਕਾਰੇ ਗੁਰ ਵਡ ਭਾਗੀ ਤਾਰੇ ਜਨ ਨਾਨਕ ਔਰ ਹਰਿ ਅੰਮ੍ਰਿਤ ਧਾਰੇ ਬਸੰਤ ਮਾਨ ਲਾਤੀ ਜਾਪ ਹਰ ਸੇਵੇ ਸੋ ਹਰ ਕਾ ਲੋਗ ਸਾਜ ਸਾਜ ਕਦੇ ਨਾ ਹੋਵੈ ਸੋਗ ਮਨ ਮੁਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜਮਹਿ ਭੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਜ ਸੰਭਾਲੈ ਸਾਜ ਸਮਾਹੇ ਰਹਾਉ ਹਰ ਨਾ ਸੇਵਹਿ ਤੇ ਹਰ ਤੇ ਦੂਰ ਦਸੰਤਰ ਪਵੈ ਸਿਰ ਪਾਵੈ ਧੂਰ ਹਰ ਆਪੇ ਜਨ ਲੀਏ ਲਾਏ ਤਿਨ ਸਦਾ ਸੁਖ ਹੈ ਤਿਲ ਨਾ ਤਮਾਏ ਨਦਰ ਕਰੇ ਚੂਕੈ ਅਭਿਮਾਨ ਸਾਚੀ ਦਰਗਾ ਪਾਵੈ ਮਾਨ ਹਰ ਜੀਉ ਵੇਖੈ ਸਦ ਹਜੂਰੇ ਗੁਰ ਕੈ ਸਬਦ ਰਹਾ ਭਰ ਪੂਰੇ ਜੀ ਜੰਤ ਕੀ ਕਰੇ ਪ੍ਰਤਿਪਾਲ ਗੁਰ ਪ੍ਰਸਾਦੀ ਸਤ ਸੰਭਾਲ ਦਰ ਸਾਚੈ ਪਤਿਓ ਘਰ ਜਾਏ ਨਾਨਕ ਨਾਮ ਵਡਾਈ ਪਾਏ ਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੈ ਔਰ ਨਾ ਕੋਏ ਦੂਜੈ ਲੋਕੀ ਬਹੁਤ ਦੁਖ ਪਾਇਆ ਸਤਿਗੁਰੂ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਤਿ ਸੰਤ ਇਹ ਮਨ ਮੌਲਿਆ ਗਾਏ ਗੁਣ ਗੋਬਿੰਦ ਰਹਾਉ ਗੁਰ ਪੁੱਛੋ ਤੁਮ ਕਰੋ ਵਿਚਾਰ ਤਾ ਪ੍ਰਭ ਸਾਚੇ ਲੱਗੈ ਪਿਆਰ ਆਪ ਛੋੜੇ ਹੋਹਿ ਦਾਸ ਭਾਏ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਾ ਭਰਪੂਰ ਇਸ ਭਗਤੀ ਕਾ ਕੋਈ ਜਾਣੈ ਭੇਉ ਸਭ ਮੇਰਾ ਪ੍ਰਭ ਆਤਮ ਦੇਉ ਆਪੇ ਸਤਿਗੁਰ ਮੇਲ ਮਿਲਾਏ ਜਗ ਜੀਵਨ ਸੋ ਆਪ ਚਿਤ ਲਾਏ ਮਨ ਤਨ ਹਰਿਆ ਸਾਜ ਸੁਭਾਏ ਨਾਨਕ ਨਾਮ ਰਹੇ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਵਛਲ ਹਰਿ ਵਸੈ ਮਨ ਆਏ ਗੁਰ ਕਿਰਪਾ ਤੇ ਸਾਜ ਸੁਭਾਏ ਭਗਤ ਕਰੇ ਵਿਛੋ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋ ਹੈ ਸਦਾ ਹਰਿ ਪ੍ਰਭ ਦੁਆਰੇ ਗੁਰ ਕਾ ਹੇਤ ਸਾਚੈ ਪ੍ਰੇਮ ਪਿਆਰੇ ਰਹਾਓ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸ਼ਬਦੀ ਵਿੱਚੋਂ ਮੈਂ ਖੋਏ ਹਰ ਜੀਉ ਆਪ ਵਸੈ ਮਨ ਆਏ ਸਦਾ ਸਾਤ ਸੁਖ ਸਾਜ ਸਮਾਏ ਸਾਚ ਰਤੇ ਤਿਨ ਸਤਿ ਸੰਤ ਮਨ ਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ ਸੋਈ ਕਰੇ ਦੇ ਹਰ ਜੀਉ ਭਾਵੈ ਸਦਾ ਸੁਖ ਸਰੀਰ ਭਾਣੈ ਚਿਤ ਲਾਵੈ ਆਪਣਾ ਪ੍ਰਭ ਸੇਵੇ ਸਾਚ ਸਮਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਿਗੁਰ ਭਾਏ ਸਫਲਿਓ ਬਿਰਖ ਹਰ ਕੈ ਦਵਾਰੀ ਸਾਚੀ ਬਾਣੀ ਨਾਮ ਪਿਆਰੇ ਏ ਮਨ ਹਰਿਆ ਸਾਚ ਸੁਭਾਏ ਸਚ ਫਲ ਲਾਗੈ ਸਤਿਗੁਰ ਭਾਏ ਰਹਾ ਆਪੇ ਨੇੜਾ ਆਪੇ ਦੂਰੇ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਛਾਪ ਘਣੀ ਫੂਲੀ ਬਣ ਰਾਏ ਗੁਰਮੁਖ ਵਿਗਸੈ ਸਾਚ ਸੁਭਾਏ ਆਣ ਦਿਨ ਕੀਰਤਨ ਕਰੈ ਦਿਨ ਰਾਤ ਸਤਿਗੁਰ ਗਵਾਈ ਵਿਚੋ ਝੂਠ ਭਰਾਂਤ ਪਰਪੰਚ ਵੇਖ ਰਹਾ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰ ਹੋਗ ਵੱਡਾ ਦਾਤਾ ਤਿਲ ਨਾ ਤਮਾਏ ਨਾਨਕ ਮਿਲਿਆ ਸ਼ਬਦ ਕਮਾਏ ਬਸੰਤ ਮਹੱਲਾ ਤੀਜਾ ਪੂਰਾ ਭਾਗ ਸਜਕਾਰ ਕਮਾਵੇ ਏਕੋ ਚੇਤਾ ਫਿਰ ਜੋ ਨਿ ਨਾ ਆਵੇ ਸਫਲ ਜਨਮ ਇਸ ਜਗ ਮੈਂ ਆਇਆ ਸਾਜ ਨਾਮ ਸਾਜ ਸਮਾਇਆ ਗੁਰਮੁਖ ਕਾਰ ਕਰਹੁ ਲਿਵਲਾਏ ਹਰਿ ਨਾਮ ਸੇਵਾ ਹੋ ਵਿੱਚ ਹੋ ਆਪ ਗਵਾਏ ਰਹਾ ਤਿਸ ਜਨ ਕੀ ਐ ਸਾਚੀ ਬਾਣੀ ਗੁਰ ਕੈ ਸਬਦ ਜਗ ਮਹਾਇ ਸੁਮਾਣੀ ਚਹੁ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੈ ਸਬਦ ਰਹੇ ਲਿਵਲਾਏ ਸੇ ਜਨ ਸਾਚੇ ਸਾਚੈ ਭਾਏ ਸਾਜ ਧਿਆਨ ਦੇਖ ਹਜੂਰੇ ਸੰਤਨਾ ਕੀ ਪਗ ਪੰਕਈ ਧੂਰੇ ਏਕੋ ਕਰਤਾ ਔਰ ਨ ਕੋਏ ਗੁਰ ਸਬਦੀ ਮੇਲਾਵਾ ਹੋਏ ਜਿਨ ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਾਜੇ RAM ਸਮਾਇਆ ਬਸੰਤ ਮਹੱਲਾ ਤੀਜਾ ਭਗਤ ਕਰਹਿ ਜਨ ਦੇਖ ਹਜੂਰੇ ਸੰਤ ਜਨਾ ਕੀ ਪਗ ਪੰਕਜ ਧੂਰੇ ਹਰ ਸੇਤੀ ਸਦ ਰਹਿ ਲਿਵਲਾਏ ਪੂਰਾ ਸਤਿਗੁਰ ਆ ਬੁਝਾਏ ਦਾਸਾ ਗਾ ਦਾਸ ਵਿਰਲਾ ਕੋਈ ਹੋਏ ਊਤਮ ਪਦਵੀ ਪਾਵੈ ਸੋਇ ਰਹਾਉ ਏਕੋ ਸੇਵੋ ਅਵਰ ਅਵਰਨਾ ਕੋਏ ਜਿਤ ਸੇਵੈ ਸਦਾ ਸੁਖ ਹੋਏ ਨਾ ਉਹ ਮਰੈ ਨ ਆਵੈ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਏ ਸੇ ਜਨ ਸਾਚੇ ਜਿਨੀ ਸਾਚ ਪਛਾਣਿਆ ਆਪ ਮਾਰ ਸਾਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤੀ ਹੋਵੇ ਮਨ ਨਿਰਮਲ ਨਿਰਮਲ ਸਜ ਸੋਵੇ ਜਿਨ ਗਿਆਨ ਕੀਆ ਤਿਸ ਹਰ ਤੂ ਜਾਣ ਸਾਜ ਸਬਦ ਪ੍ਰਵੇਖ ਸਿਆਣ ਹਰ ਰਸ ਚਾਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸਜ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁਲਾਂ ਕਾ ਕਰੈ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁ ਭੂਲੇ ਕਾਹੇ ਆਏ ਨਾ ਹੋ ਭੂਲੇ ਜਨਮ ਗਵਾਏ ਜੀਵ ਤੁਮਰੈ ਮਰ ਮਰਨ ਸਵਾਰੈ ਗੁਰ ਕੈ ਸਭ ਸਾਚ ਉਰ ਧਾਰੈ ਰਹਾਉ ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਗੁਣੀ ਗਹੀਰਾ ਜੰਮੈ ਮਰੈ ਨ ਆਵੈ ਜਾਏ ਗੁਰ ਪ੍ਰਸਾਦੀ ਸਾਚ ਹੀ ਸਮਾਏ ਸਾਚਾ ਸੇਵਉ ਸਾਚ ਪਛਾਣੈ ਗੁਰ ਕੈ ਸ਼ਬਦ ਹਰਿ ਧਰਨੀ ਸਾਣੈ ਦਰ ਸਾਚੈ ਸਚ ਸੋਭਾ ਹੋਏ ਨਿਜ ਕਰ ਵਾਸਾ ਪਾਵੈ ਸੋਏ ਆਪ ਭੁੱਲ ਸੱਚਾ ਸਜ ਸੋਏ ਹੋਰ ਸਭ ਭੁੱਲੇ ਦੂਜੇ ਪਦ ਕੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਮਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭੁਲਾਈ ਮਾਇਆ ਮੋਹ ਬਹੁਤ ਦੁਖ ਪਾਈ ਮਨੁਖ ਅੰਧੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪ੍ਰਮਾਣ ਗੁਰ ਕੈ ਸਬਦ ਨਾਮ ਨੀਸਾਨ ਰਹਾਓ ਸਾਚ ਰਤੇ ਜਿਨਾ ਧੋਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤਿ ਮਿਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੇ ਪਾਈ ਸੋ ਬੂਝੈ ਜਿਸ ਆਪ 부ਝਾਏ ਸਤਿਗੁਰ ਸੇਵਾ ਨਾਮ ਦਿੜਾਏ ਜਿਨ ਇਕ ਜਾਤਾ ਸੇ ਜਨ ਪ੍ਰਵਾਨ ਨਾਨਕ ਨਾਮ ਰਤੇ ਦਰ ਨਿਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਆਪੇ ਆਪ ਵਸੈ ਮਨ ਆਏ ਨਿਹਚਲ ਮਤ ਸਦਾ ਮਨ ਧੀਰ ਹਰਿ ਗੁਣ ਗਾਵੈ ਗੁਣੀ ਗਹੀਰ ਨਾਮ ਭੂਲੇ ਮਰਹਿ ਬਿਖ ਖਾਏ ਬ੍ਰਿਥਾ ਜਨ ਫਿਰ ਆਵਹਿ ਜਾਏ ਰਹਾਉ ਬਹੁ ਭੇਖ ਕਰੈ ਮਨ ਸ਼ਾਂਤ ਨਾ ਹੋਏ ਬਹੁ ਅਭਿਮਾਨੀ ਆਪਣੀ ਪਾਤੀ ਹੋਏ ਸੇ ਵਡ ਭਾਗੀ ਜਨ ਸਬਦ ਪਛਾਣਿਆ ਬਾਹਰ ਜਾਦਾ ਘਰ ਮਹਿ ਆਣਿਆ ਘਰ ਵਸਤ ਅਗਮ ਪਾਰਾ ਗੁਰਮਤਿ ਖੋਜੈ ਸੰਤ ਵਿਚਾਰਾ ਨਾਮ ਨਾਮ ਨਿਤ ਪਾਈ ਘਰ ਹੀ ਮਾਹੇ ਸਦਾ ਰੰਗ ਰਾਤੇ ਸਚ ਸਮਾਹੇ ਆਪ ਕਰੇ ਕਿਛ ਕਰਨ ਨ ਜਾਏ ਆਪੇ ਭਾਵੈ ਲੈ ਮਿਲਾਏ ਤਿਸ ਕੇ ਰੇੜਾ ਨਾਹੀ ਕੋ ਦੂਰੇ ਨਾਨਕ ਨਾਮ ਰਹਾ ਭਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਏ RAM ਨਾਮ ਰਸ ਰਹਿ ਅਗਾਏ ਕੋਟ ਕੋਟ ਅੰਤਰ ਕੇ ਪਾਪ ਜਲ ਜਾਹੇ ਜੀਵਤ ਮਰਹਿ ਹਰਿ ਨਾਮ ਸਮਾਏ ਹਰ ਕੀ ਦਾਤਿ ਹਰ ਜਿਉ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੋਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਾਵ ਭਗਵੈ ਵੇਸਿ ਭ੍ਰਮ ਮੁਕਤਿ ਨ ਹੋਏ ਬਹੁ ਸੰਜਮ ਸਾਤਿ ਨ ਪਾਵੈ ਕੋਏ ਗੁਰਮਤਿ ਨਾਮ ਪ੍ਰਾਪਤਿ ਹੋਏ ਵਡ ਭਾਗੀ ਹਰਿ ਪਾਵੈ ਸੋਏ ਕਲ ਮਹਿ ਰਾਮ ਨਾਮ ਵਡਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁ ਪਾਈ ਬਿਨ ਨਾਮੈ ਹਉ ਮੈ ਜਲ ਜਾਈ ਵਡ ਭਾਗੀ ਅਰ ਨਾਮ ਵਿਚਾਰਾ ਛੂਟੈ ਰਾਮ ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਾ ਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਵਸੰਤ ਮਹੱਲਾ ਤੀਜਾ ਇਕ ਤੁਕੇ ਤੇਰਾ ਕੀਆ ਕਿਰਮ ਜੰਤ ਦੇਹ ਤਾ ਜਾਪੀ ਆਦਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲੱਗਉ ਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਵੋ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਵਿਮਾਨ ਸਾਜ ਭਾਏ ਪਾਇਆ ਹਰਿ ਨਾਮ ਉਤਮ ਉੱਚਾ ਸ਼ਬਦ ਕਾਮ ਨਾਨਕ ਬਖਾਣਾ ਸਾਤ ਨਾਮ ਬਸੰਤ ਮਹੱਲਾ ਤੀਜਾ ਬਨਾਸਪਤੀ ਮੌਲੀ ਚੜਿਆ ਬਸੰਤ ਇਹ ਮਨ ਮੌਲਿਆ ਸਤਿਗੁਰੂ ਸੰਗੇ ਤੂੰ ਸਾਜ ਧਿਆਵ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਓ ਇਤ ਮਨ ਮੌਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣਾ ਹੁਕਮ ਬੂਝੈ ਤਾਂ ਏਕੋ ਜਾਣੈ ਕਾਹਤ ਨਾਨਕ ਹਉ ਮੈਂ ਕਹਿ ਨਾ ਕੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟਾ ਮਤ ਬੁਧ ਹੋਏ ਹਰ ਜੀਉ ਆਪੇ ਲੈ ਹੋ ਮਿਲਾਏ ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲੈ ਫੁਲਿਐ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੈ ਔਰ ਘਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰਾ ਭਾਗ ਹਰਿ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲੱਗਾ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਓ ਇਹੋ ਮਨ ਧੰਦਾ ਬਾਂਧਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ ਇਹੋ ਮਨ ਛੂਟੈ ਜਾਂ ਸਤਿਗੁਰੂ ਭੇਟੈ ਜਮ ਕਾਲ ਕੀ ਫਿਰ ਆਵੈ ਨਾ ਭੇਟੈ ਇਹੋ ਮਨ ਛੂਟਾ ਗੁਰ ਲਿਆ ਛਡਾਏ ਨਾਨਕ ਮਾਇਆ ਮੋਹ ਸਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨ ਰਾਏ ਇਹ ਜੀ ਅਜੰਤ ਫੂਲੈ ਹਰ ਚਿਤ ਲਾਏ ਇਹਨ ਵਿਦ ਇਹੋ ਮਨ ਹਰਿਆ ਹੋਏ ਹਰਿ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਮੈਂ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸਭ ਸੁਣਾਏ ਇਹੋ ਜਗ ਹਰਿਆ ਸਤਿਗੁਰ ਭਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੈ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰਾ ਭਾਗ ਭਗਤ ਨਿਰਾਲੀ ਬਸੰਤ ਢੋਲ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰ ਕੀ ਬਾਣੀ ਵਿਟਹਵਾਰਿਆ ਭਾਈ ਗੁਰ ਸ਼ਬਦ ਵਿਟਹੁ ਬਲ ਜਾਈ ਗੁਰ ਸਾਲਾਹੀ ਸਾਧ ਆਪਣਾ ਭਾਈ ਗੁਰ ਚਰਣੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਏ ਮਨ ਤਨ ਤੇਰਾ ਹਰਿਆ ਹੋਵੇ ਇਕ ਹਰ ਨਾਮ ਫਲ ਪਾਏ ਰਹਾਉ ਗੁਰ ਰਾਖੇ ਸੇ ਉਬਰੇ ਪਾਈ ਹਰ ਰਸ ਅੰਮ੍ਰਿਤ ਪੀ ਆਏ ਵਿਚਹੁ ਹਉ ਮੈਂ ਦੁਖ ਉਠ ਗਿਆ ਭਾਈ ਸੁਖ ਉਠਾ ਬਨ ਆਏ ਤੇਰੇ ਆਪੇ ਜਿਨਾਂ ਨੂੰ ਬਖਸ਼ਿਓਨ ਭਾਈ ਸਬਦੇ ਲੈ ਅਨ ਮਿਲਾਏ ਤੂਰਤ ਨਾ ਕੀ ਅਗੁਲੀਐ ਭਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮਨ ਤਨ ਸੁਖ ਸਦ ਵਸੈ ਪਾਈ ਸਬਦ ਮਿਲਾਵਾ ਹੋਏ